ਉਕਤੀ ਗਿਆਨ ਦਇਆ ਭੰਡਾਰਨ ਘਟ ਘਟ ਵਾਜੇ ਨਾਲ ਉਕਤ ਗਿਆਨ ਦਇਆ ਭੰਡਾਰਨ ਉਕਤ ਹੁੰਦਾ ਅਸਲ ਚ ਭੋਗ ਤੋਂ ਭੁਗਤ ਬਣੇ ਭੋਗਣਾ ਹੁੰਦਾ ਖਾਣਾ ਖੁਰਾਕ ਆਤਮਾ ਦੀ ਕੀ ਹੈ ਜੇ ਜੋਗੀ ਹੈ ਤਾਂ ਸਰੀਰ ਦੀ ਪ੍ਰਾਪਤੀ ਖੜਾ ਫਿਰ ਜੋਗੀ ਕਹਦੇ ਆਦਮੀ ਧਰਮ ਕਰਦਾ ਸਰੀਰ ਦੀ ਖੁਰਾਕ ਨੂੰ ਖੁਰਾਕ ਮੰਗਦਾ ਫਿਰ ਧਰਮ ਕਾਦਾ ਉਹਦਾ ਸੰਸਾਰੀ ਆਦਮੀ ਧਰਮ ਆਦਮੀ ਉਹ ਹੈ ਜਿਹੜਾ ਆਤਮਾ ਨਾਲ ਰਿਲੇਟਡ ਗੱਲ ਕਰੇ ਆਤਮਾ ਨਾਲ ਰਿਲੇਟਡ ਇਹਦਾ ਸਵਾਲ ਹੋਵੇ ਆਤਮਾ ਨਾਲ ਰਿਲੇਟਡ ਉਹ ਗਿਆਨ ਲਵੇ ਆਤਮਾ ਦੀ ਹੀ ਖੁਰਾਕ ਦੀ ਗੱਲ ਕਰੇ ਆਤਮਾ ਦੇ ਹੀ ਪੀਣ ਦੀ ਗੱਲ ਕਰੇ ਆਤਮਾ ਦੇ ਹੀ ਸੁਖ ਦੀ ਗੱਲ ਕਰੇ ਆਤਮਾ ਦੇ ਹੀ ਦੁੱਖ ਦੀ ਗੱਲ ਸਮਝੇ ਆਤਮਿਕ ਦੁੱਖ ਦੀ ਗੱਲ ਸਮਝੇ ਤੇ ਆਤਮਿਕ ਸੁੱਖ ਦੀ ਗੱਲ ਸੁਣੇ ਤਾਂ ਧਾਰਮਿਕ ਆਦਮੀ ਨਹੀਂ ਧਰਮ ਆਦਾ ਜੇ ਸੰਸਾਰ ਦੇ ਪਦਾਰਥਾਂ ਦੀ ਗੱਲ ਨੂੰ ਆਤਮਿਕ ਸੁੱਖ ਸਮਝਦਾ ਉਹ ਸੰਸਾਰੀ ਆਦਮੀ ਹੈ ਧਾਰਮਿਕ ਨਹੀਂ ਹੈ ਉਹਦਾ ਸਾਰਾ ਸੰਸਾਰ ਜਾਣਦਾ ਹੀ ਹੈ ਇਸ ਗੱਲ ਨੂੰ ਤਾਂ ਇਹਦੇ ਧਰਮ ਦੀ ਕਿਹੜੀ ਗੱਲ ਹੈ ਜਿਹੜੇ ਧਰਮ ਸੰਸਾਰੀ ਪਦਾਰਥਾਂ ਨੂੰ ਦੇ ਕੇ ਸੁਖ ਦੇਣਾ ਚਾਹੁੰਦੇ ਨੇ ਉਹ ਰੋਗੀ ਬਣਾ ਰਹੇ ਨੇ ਸੰਸਾਰ ਨੂੰ ਕਿ ਦੁਖਦਾਰੂ ਸੁਖ ਰੋਗ ਸੰਸਾਰਿਕ ਸੁਖ ਤਾਂ ਰੋਗ ਹੈ ਆਤਮਾ ਦਾ ਸੁਖ ਸੁਖ ਹੈ بڑے بڑے ਜੇ ਦੀਸੇ ਲੋਕ ਤਨ ਕੋ ਵਿਆਪੇ ਚਿੰਤਾ ਰੋਗ ਦਾ ਮਤਲਬ ਕੀ ਹੈ ਚਿੰਤਾ ਰੋਗ ਮਾਨਸਿਕ ਰੋਗ ਹੈ ਚਿੰਤਾ ਰੋਗ ਦਾ ਸੰਬੰਧ ਆਤਮਾ ਨਾਲ ਹੈ ਸਰੀਰ ਨਾਲ ਤਾਂ ਹੈ ਨਹੀਂ ਬੜੇ ਬੜੇ ਪਦਾਰਥਾਂ ਵਾਲੇ ਬੜੇ ਬੜੇ ਧਨਵਾਨ ਧਨਾੜ ਅਹਲਕਾਰ ਚਿੰਤਾ ਰੋਗ ਤੋਂ ਗ੍ਰਸਤ ਹੁੰਦੇ ਨੇ ਜ਼ਿਆਦਾ ਗਰੀਬ ਨਾਲੋਂ ਝੁੱਗੀ ਵਾਲਾ ਇੱਥੇ ਸੜਕ ਤੇ ਸੌ ਜਾਂਦਾ ਹੈ ਮਨਿਸਟਰ ਕੋਈ ਸੜਕ ਤੇ ਸੌ ਕੇ ਦਿਖਾਵੇ ਕੱਲਾ ਹੀ ਰਾਜੇ ਮਹਾਰਾਜੇ ਮਹਿਲਾਂ ਸੌਂਦੇ ਨੇ ਪਹਿਰੇ ਲਾ ਕੇ ਡਰਦੇ ਕਿ ਕੋਈ ਸਰਨਾ ਵੜ ਕੇ ਲੈ ਜਾਵੇ ਚਿੰਤਾ ਉਹਨਾਂ ਨੂੰ ਸੌਣ ਦੀ ਚਿੰਤਾ ਸੁੱਤਿਆਂ ਨੂੰ ਵੀ ਚਿੰਤਾ ਜਿਹੜਾ ਚਿੰਤਾ ਚ ਨੀਂਦ ਆਉ ਉਹ ਸੁੱਕਾ ਦਾ ਨੀਂਦ ਵੀ ਚਿੰਤਾ ਹੈ ਉਹਨਾਂ ਦੀ ਨੀਂਦ ਰੈਸਟ ਆਰਾਮ ਹੈ ਨੀਂਦ ਰੈਸਟ ਆਰਾਮ ਹੈ ਉਹ ਵੀ ਚਿੰਤਾ ਵਿੱਚ ਹੈ ਸੁਖ ਨਹੀਂ ਹੈ ਜਿਹੜੇ ਧਰਮ ਇਸ ਗੱਲ ਤੇ ਖੜੇ ਨੇ ਕਿ ਸੰਸਾਰੀ ਪਦਾਰਥ ਮਿਲਦੇ ਨੇ ਅਰਦਾਸਾਂ ਨਾਲ ਉਹ ਧਰਮ ਗੁਰਬਾਣੀ ਉਹਨਾਂ ਨੂੰ ਮੰਨਦੀ ਹੋਈ ਨਹੀਂ ਧਰਮ ਨਹੀਂ ਮੰਨਦੇ ਐਸੇ ਧਰਮ ਦੁਨੀਆ ਦੇ ਸਾਰੇ ਹੀ ਨੇ ਸਵਾਏ ਗੁਰਮਤ ਤੇ ਇਸ ਕਰਕੇ ਇੱਕੋ ਗੁਰਮਤ ਵਿਧੀ ਹੈ ਛੁੱਟਣ ਦੀ ਸੰਸਾਰ ਚੋਂ ਬਾਕੀ ਪਦਾਰਥ ਸੰਸਾਰ ਦੇ ਦੇ ਕੇ ਤੁਹਾਡਾ ਸੰਸਾਰ ਜੀਰਾ ਰੱਖਦੀਆਂ ਨੇ ਮਤਾਂ ਸੰਸਾਰੀ ਸੋਚਦੇ ਕਿ ਇੱਥੇ ਬਸੋ ਆਰਾਮ ਨਾਲ ਇਹਨੂੰ ਸੁਰਗ ਬਣਾ ਦੇਣਾ ਇੱਥੇ ਹੀ ਰਹੋ ਕਹਾ ਜਾਣ ਦੀ ਗੱਲ ਤਾਂ ਕਰਦੇ ਹੀ ਨਹੀਂ ਉਹ ਕਹਾ ਜਾਣ ਫਿਰ ਕਹਾ ਕੀ ਜਿਹਨੇ ਕਹਾ ਜਾਣਾ ਫਿਰ ਇੱਥੇ ਕੀ ਕਰਨਾ ਉਹਨੇ ਫਿਰ ਡੂੰਗੀ ਕਰਕੇ ਕਿਉਂ ਨਹੀਂ ਖਦਾਊਗਾ ਉਹ ਉੱਪਰ ਕਿਉਂ ਮੰਡ ਛਾਊਗਾ ਡੂੰਗੀ ਕਰਕੇ ਨਹੀਂ ਉਹ ਖਦਾਊਗਾ ਜਿਹਨੇ ਫੇਰ ਮੁੜ ਕੇ ਆਉਣਾ ਜਾਂ ਪਿੱਛੋਂ ਕਈ ਪੁਸ਼ਤਾਂ ਦੀ ਨਿਉ ਰੱਖਣੀ ਹੈ ਦੋ ਤਰ੍ਹਾਂ ਦੇ ਧਰਮ ਨੇ ਜੋਗੀ ਨੂੰ ਕਹੇ ਭੁਗਤ ਗਿਆਨ ਖੁਰਾਕ ਤੇਰੀ ਗਿਆਨ ਚਾਹੀਦੀ ਆਤਮਾ ਦੀ ਖੁਰਾਕ ਹੈ ਗਿਆਨ ਆਤਮਾ ਦੀ ਖਰਾਬ ਗਿਆਨ ਸਰੀਰ ਦੀ ਖਰਾਬ ਹੈ ਬਾਕੀ ਵੈਗਰੂ ਆਤਮਾ ਦੀ ਖਰਾਬ ਨਹੀਂ ਹੈ ਗਿਆਨ ਖਰਾਬ ਹੈ ਵੈਗਰੂ ਗਿਆਨ ਦਾ ਨਾਮ ਨਹੀਂ ਹੈ ਵੈਗਰੂ ਕੀ ਹੁੰਦਾ ਦੱਸਣ ਇਹ ਗਿਆਨ ਹੈ ਵੈਗਰੂ ਕਿਹਨੂੰ ਕਹਿੰਦੇ ਨੇ ਉਹ ਦੱਸਣ ਇਹ ਗਿਆਨ ਹੈ ਰਾਮ ਰਾਮ ਗਿਆਨ ਨਹੀਂ ਹੈ ਰਾਮ ਕਿਹਨੂੰ ਕਹਿੰਦੇ ਨੇ ਉਹ ਦੱਸਣ ਰਾਮ ਹੁੰਦਾ ਕੌਣ ਹੈ ਕਿੱਥੇ ਰਹਿੰਦਾ ਦਸ਼ਰਥ ਦਾ ਬੇਟਾ ਰਾਮ ਨਹੀਂ ਸੀ ਉਹ ਚੰਦਰ ਸੀ ਇਹ ਰਾਮ ਸੂਰਜ ਹੈ ਜਿਹੜਾ ਗੁਰਬਾਣੀ ਦਾ ਰਾਮ ਹੈ ਚੰਦਰ ਨਹੀਂ ਸੂਰਜ ਹੈ ਇਹ ਤਾਂ ਸੂਰਜ ਹੈ ਉਹ ਦਾ ਮਨ ਇਹ ਫਰਕ ਹੈ ਬੇਸਿਕ ਫਰਕ ਹੈ ਮਤਾਂ ਦਾ ਹੁਣ ਜਿਨ੍ਹਾਂ ਨੂੰ ਨਹੀਂ ਸਮਝੋ ਰਲ ਗੱਡ ਕਰ ਦਿੰਦੇ ਨੇ ਰਾਮ 7000 ਵਾਰ ਆਇਆ ਜੀ ਗੁਰਬਾਣੀ ਕੋਈ ਸਾਡਾ ਆਇਆ ਤੁਹਾਡਾ ਤਾਂ ਨਹੀਂ ਆਇਆ ਤੁਹਾਡਾ ਦੋ ਚਾਰ ਵਾਰ ਆਇਆ ਹੋਰ ਨੂੰ ਖੰਡਣੇ ਕੀਤਾ ਉੱਤੇ ਕਹ ਰਾਮ ਗਇਓ ਰਾਵਣ ਗਇਓ ਖੰਡਣ ਕਰਤਾ ਤੁਹਾਡੇ ਵਾਲਾ ਰਾਮ ਵੀ ਮਰ ਗਿਆ ਰਾਵਣ ਵੀ ਮਰ ਗਿਆ ਦੋਏ ਮਰ ਗਏ ਕਿਉਂਕਿ ਰਾਮ ਕਾ ਤੇ ਮਰ ਗਿਆ ਰਾਵਣ ਤਾਂ ਚਲੋ ਮਰਦਾ ਹੀ ਮਰਦਾ ਜੇ ਰਾਮ ਵੀ ਮਰ ਗਿਆ ਰਾਵਣ ਵੀ ਮਰ ਗਿਆ ਫਰਕ ਕੀ ਸੀ ਦੋਹਾਂ 'ਚ ਕਿਉਂ ਰਾਸ਼ੀ ਇੱਕ ਸੀ ਨਾ ਤਾਂ ਮਰ ਗਏ ਦੋਏ ਰਾਸ਼ੀ ਤੁਸੀਂ ਦੁਆ ਦੀ ਜਾਂ ਰਾਸ਼ੀ ਦਾ ਵਸ ਹੋਏ ਨੇ ਜਿਤੇ ਰਾਮ ਸੇ ਕ੍ਰਿਸ਼ਨ ਸੇ ਹੋਤ ਆਏ ਤੇਨਾ ਕਾਲ ਖਾਪਿਓ ਨਾ ਤੇ ਕਾਲ ਕਾਏ ਕਾਲ ਨਾਲ ਦੋ ਹੱਦ ਕਰੇ ਨਹੀਂ ਸਕੇ ਹੋ ਕਾਲ ਨਾਲ ਹੀ ਮੁਕਾਬਲਾ ਕਰ ਸਕੇ ਵੀ ਕਦਾ ਕਾਓ ਕਾਲ ਦੇ ਵੀ ਲਾਉਂਦੇ ਹੋ ਚਲੋ ਜਿੱਥੇ ਅੰਦਾ ਕੋਈ ਹਾਰ ਜਾਂਦਾ ਮਾਰਿਆ ਜਾਂਦਾ ਇੱਕ ਅੱਧੇ ਤੇ ਚੋਟ ਕਰਦਾ ਹੀ ਹੈ ਕਾਲ ਤੇ ਇੱਕ ਵੀ ਚੋਟ ਨਹੀਂ ਕਰ ਸਕੇ ਕਾਲ ਮਾਂ ਦੀ ਸਾਰੇ ਗਰਦਨ ਧਰਤੀ ਤੇਰਾ ਕਾਲ ਖਾਪਿਓ ਨਾ ਤੇ ਕਾਲ ਕਾਏ ਕਾਉ ਨਹੀਂ ਲਾਇਆ ਇੱਕ ਵੀ ਉਹਦਾ ਬਦਲੀਲ ਨਹੀਂ ਸੀ ਕਾਲ ਦੇ ਤਰਾ ਕਾਲ ਤੋਂ ਬਚਣ ਦਾ ਆਇਆ ਦਲੀਲ ਹੈ ਗੁਰਬਾਣੀ ਦੀਆਂ ਸਾਰੀਆਂ ਦਲੀਲਾਂ ਕਾਲ ਤੇ ਖਰਾਬ ਨੇ ਗੁਰਬਾਣੀ ਦੇ ਸਾਰੀਆਂ ਦਲੀਲਾਂ ਕਾਲ ਜਿੱਤਣ ਵਾਲੀਆਂ ਨੇ ਜਿਹਦਾ ਭੁਗਤ ਗਿਆਨ ਹੋ ਕਾਲ ਉਹਨੂੰ ਜਿੱਤ ਨਹੀਂ ਸਕਦਾ ਜਿਹਦਾ ਗਿਆਨ ਖੁਰਾਕ ਆ ਉਹ ਕਾਲ ਨਹੀਂ ਹਰਾ ਸਕਦਾ ਨਾ ਕਾਲ ਉਹਨੂੰ ਮਾਰ ਸਕਦਾ ਕਾਲ ਉਹਦੇ ਨੇੜੇ ਹੀ ਨਹੀਂ ਆ ਸਕਦਾ ਦਇਆ ਭੰਡਾਰਣ ਭੁਗਤ ਗਿਆਨ ਦਇਆ ਭੰਡਾਰਣ ਜੇ ਗਿਆਨ ਇਕੱਠਾ ਹੋ ਜਵੇ ਤੁਹਾਡੇ ਕੋਲ ਪ੍ਰਾਪਤ ਕਰ ਲਓ ਤੇ ਜਿਹੜਾ ਭੰਡਾਰਣ ਹੈ ਜਿਹਦੇ ਕੋਲ ਇਕੱਠਾ ਹੁੰਦਾ ਬੁੱਧੀ ਕੋਲ ਉਹਦੇ ਅੰਦਰ ਦਇਆ ਹੋਵੇ ਦੇਵੇ ਫਟਾਫਟ ਵੰਡੇ ਤੇ ਰੱਖੀਦਾ ਨਹੀਂ ਹੁੰਦਾ ਰੱਖਿਆ ਹੈ ਖਰਾਬ ਹੋ ਜਾਂਦਾ ਹੈ ਦੁੱਧ ਦੀ ਸਪਲਾਈ ਹੁੰਦੀ ਹੈ ਫਟਾਫਟ ਅਗਲੇ ਕਹਿੰਦੇ ਨੇ ਭੇਜ ਦੋ ਨਹੀਂ ਖੱਟਾ ਨਾ ਹੋ ਜਵੇ ਇਹ ਉਹ ਦੁੱਧ ਹੈ ਹੁਣ ਤਾਂ ਫ੍ਰਿਜ ਹੋ ਗਏ ਜਦ ਕਹਿੰਦੇ ਨੇ ਦੁੱਧ ਆਉਂਦੀ ਸਾਰਿਆਂ ਨੂੰ ਭੇਜ ਦੋ ਅਗਲੇ ਦੇ ਘਰ ਖੱਟਾ ਹੋਊ ਅਗਲੇ ਦੇ ਭਾਵੇਂ ਹੋ ਜਵੇ ਆਪਣੇ ਨਾ ਹੋ ਜਵੇ ਆਪਾਂ ਕਿਉਂ ਘਟਾ ਲਈਏ ਕਿਸੇ ਇਹ ਘਟਾ ਹੋ ਜਾਂਦਾ ਜੇ ਰੱਖ ਲਈਏ ਨੂੰ ਨਹੀਂ ਕਰੀਦਾ ਹੁੰਦਾ ਹੈ ਜੈ ਜਾਇਆ ਜਦੇ ਦੇਖਦਾ ਦਰਿਆ ਪਾਣੀ ਜਦੇ ਹੀ ਕਰ ਦਿੰਦਾ ਬਾਸ ਹੋ ਰੱਖਦਾ ਨਹੀਂ ਹੁੰਦਾ ਰੋਕਦਾ ਨਹੀਂ ਹੋ ਐ ਨਹੀਂ ਦੇਖਦਾ ਵੀ ਕੋਈ ਕੰਮ ਦੀ ਚੀਜ਼ ਮੈਂ ਰੱਖ ਲਾਂ ਜੇ ਚੋਂ ਜੇ ਕੰਮ ਦੀ ਚੀਜ਼ ਮੈਂ ਰੱਖ ਲਾਂ ਬਾਕੀ ਦੇ ਦਾਂ ਜੈ ਆਇਆ ਨਾ ਦੇਤਾ ਦਇਆ ਭੰਡਾਰਨ ਭੰਡਾਰਨ ਜਿਹੜੀ ਬੁੱਧੀ ਆ ਉਹਦੇ ਚ ਦਿਆ ਹੋਵੇ ਦੇਣ ਦੀ ਇੱਛਾ ਹੀ ਹੋਵੇ ਹਰ ਵਕਤ ਤਾਂ ਪਿੱਛੋਂ ਹੋਰ ਹੁੰਦਾ ਦਇਆ ਭੰਡਾਰਨ ਕੜ ਵਜੇ ਨਾਲ ਜੇ ਇਹ ਹੋਵੇ ਜੇ ਪਹਿਲਾਂ ਇਹ ਪੋਜੀਸ਼ਨ ਹੋਵੇ ਕਿਸੇ ਦੀ ਤਾਂ ਘਟ ਵਿੱਚੋਂ ਨਾਲ ਪ੍ਰਗਟ ਹੁੰਦਾ ਨਹੀਂ ਹੁੰਦਾ ਹੀ ਪਹਿਲਾਂ ਇਹ ਕਰਨਾ ਹੋਵੇ ਸਰੀਰ ਨਾਲ ਕੋਈ ਕਨੈਕਸ਼ਨ ਨਹੀਂ ਹੈ ਮਨ ਬੁੱਧੀ ਦਾ ਭੁਗਤ ਗਿਆਨ ਖੁਰਾਕ ਗਿਆਨ ਹੈ ਸਰੀਰ ਦੀ ਹੋਊ ਆਇਆ ਖੁਰਾਕ ਸਰੀਰ ਆਪਣਾ ਹੈ ਨਹੀਂ ਜਿਹਦਾ ਹੈ ਉਹਨੇ ਖਰਾਬ ਬਥੇਰੀ ਪੈਦਾ ਕੀਤੀ ਹੋਈ ਆ ਬਾਹਰ ਸਭ ਕੁਝ ਉਹਦੇ ਪੈਦਾ ਕੀਤਾ ਹੈ ਧਰਤੀਆਂ ਉਹਨੇ ਬਣਾਈਆਂ ਨੇ ਚੰਦ ਸੂਰਜ ਉਹਨੇ ਬਣਾਏ ਨੇ ਇਹਦੇ ਬਿਨਾਂ ਨਹੀਂ ਨਾ ਰਸੋਈ ਬਣਦੀ ਚੰਦ ਸੂਰਜ ਬਿਨਾਂ ਰਸੋਈ ਨਹੀਂ ਨਾ ਬਣਦੀ ਚੰਦ ਸੂਰਜ ਰਸੋਈ ਬਣਾਉਂਦੇ ਨੇ ਦੋਏ ਨਾ ਹੋਣ ਕੁਝ ਵੀ ਨਹੀਂ ਪੈਦਾ ਹੁੰਦਾ ਖਾਣਾ ਗੁੜ ਸੋਈ ਕਿੰਨਾ ਬਣਾਉਂਦੇ ਚੰਦ ਸੂਰਜ ਖਾਣ ਵਾਲੇ ਰਸ ਜਿਹੜੇ ਨੇ ਸਰੀਰ ਦੇ ਰਸੋਈ ਇਹੀ ਬਣਾਉਂਦੇ ਨੇ ਇਹ ਰਸੋਈ ਆ ਲੰਗਰ ਨਹੀਂ ਹੈ ਦੇਖੋ ਇੱਥੇ ਫੇਰ ਰਸੋਈ ਕਿਹਾ ਹੈ ਫੇਰ ਰਸੋਈ ਕਿਹਾ ਹੈ ਰਸੋਈ ਰਸ ਚੰਦ ਸੂਰਜ ਜਾ ਕੇ ਤਪਤ ਰਸੋਈ ਲੰਗਰ ਨਹੀਂ ਕਿਹਾ ਅਸੀਂ ਉਹ ਰਸੋਈ ਦਾ ਨਾਮ ਲੰਗਰ ਬਣਾਉਂਦੇ ਫਿਰ ਸੋਈ ਆ ਸਰੀਰ ਦੇ ਖਾਣ ਵਾਲੀਆਂ ਚੀਜ਼ਾਂ ਲੰਗਰ ਨਹੀਂ ਹੁੰਦਾ ਜਿਹੜੇ ਲੰਗਰ ਕਹਿੰਦੇ ਨੇ ਉਹ ਮੂਰਖ ਨੇ ਉਹਨਾਂ ਦਾ ਭੁਗਤ ਗਿਆਨ ਨਹੀਂ ਹੈ ਉਹਨਾਂ ਦਾ ਮਹਾਨੀ ਦਾਣੇ ਜਾਣ ਪੰਥਕ ਦਾਲ ਕਣਕ ਦੀਆਂ ਰੋਟੀਆਂ ਇਹੀ ਲੰਗਰ ਹੈ ਉਹਨਾਂ ਦਾ ਪਰ ਸਵੇਰ ਗੱਲਾਂ ਮੋਟੀਆਂ ਹੀ ਨੇ ਉਹਨਾਂ ਦੀਆਂ ਫਿਰ ਢਿੱਡ ਪਈਆਂ ਰੋਟੀਆਂ ਦੇ ਬਾਅਦ ਕਹਿੰਦੇ ਢਿੱਡ ਪਈਆਂ ਰੋਟੀਆਂ ਸਭੇ ਗੱਲਾਂ ਮੋਟੀਆਂ ਮੈਂ ਮੋਟਾ ਹੀ ਗਿਆ ਨਾ ਉਹਨਾਂ ਦਾ ਮੋਟੀਆਂ ਮੋਟੀਆਂ ਗੱਲਾਂ ਕਰੀ ਜਾਂਦੇ ਨੇ ਗੱਲ ਬਹੁਤ ਬਰੀਕ ਹੈ ਤਾਂ ਖੰਡੇ ਦੀ ਧਾਰ ਤੋਂ ਵੀ ਬਰੀਕ ਹੈ ਦਇਆ ਭੰਡਾਰਨ ਘਟ ਘਟ ਵਾਜੇ ਨਾਦ ਫਿਰ ਹਿਰਦੇ ਚੋਂ ਪ੍ਰਗਟ ਹੋਊਗਾ ਫਿਰ ਵੱਜੂਗਾ ਫਿਰ ਅੰਦਰੋਂ ਹੀ ਪੈਦਾ ਹੋਊਗਾ ਜੇ ਪਹਿਲਾਂ ਬਾਹਰੋਂ ਗਿਆਨ ਖਾਂਦਾ ਰਹੇ ਲੈਂਦਾ ਰਹੇ ਪਹਿਲਾਂ ਕਿੱਥੋਂ ਲੋਕ ਪਹਿਲਾਂ ਗੁਰਬਾਣੀ ਚੋਂ ਲੋਕ ਇਹ ਤਾਂ ਗੁਰਬਾਣੀ ਚੋਂ ਹੀ ਲਊਗਾ ਫਿਰ ਅੰਦਰੋਂ ਪੈਦਾ ਹੋ ਅਟਕੜ ਵਾਜੇ ਨਾਲ ਆਪ ਹੀ ਨਾਥ ਨਾਥੀ ਸਭ ਜਾਗੀ ਕੀ ਸਿਧ ਅਵਰਾ ਸਾਹਿਬ ਨਾਲ ਕੀ ਹੈ ਨਾਦ ਹੈ ਹੁਕਮ ਹੁਕਮ ਹੈ ਨਾ ਆਖਾ ਸਾਰਿਆਂ ਦੇ ਨਾਥ ਪਾਈ ਹੋਈ ਹੈ ਆਪ ਨਾਥ ਪ੍ਰਗਟ ਹੋਊਗਾ ਨਾਦ ਨਾਥ ਵੀ ਹੈ ਨਾਥ ਆਪੇ ਹੀ ਪੈਦਾ ਹੋਇਉ ਜੋਗੀ ਨੂੰ ਕਹਿੰਦੇ ਨਾਥ ਉਹ ਹੈ ਨਾਥ ਬਣਿਆ ਫਿਰਦਾ ਤੂੰ ਆਪ ਜੋਗੀ ਨਾਥ ਹੈ ਨਾ ਸ੍ਰੀ ਦਾ ਨਾਥ ਦਾ ਹੀ ਚੇਲਾ ਨਾਥ ਤੋਂ ਹੀ ਗੱਲ ਪੜਾਏ ਨੇ ਕਰ ਪੀਰੋਂ ਕੰਨ ਮੁਰਟੀਏ ਪੀਰ ਮਤਲਬ ਨਾਸ ਨੂੰ ਕਹਿੰਦੇ ਤੇ ਦੂਏ ਨੂੰ ਜੋਗੀ ਕਹਿੰਦੇ ਸੀ ਜਿਹੜੇ ਇਸਲਾਮ ਕਬੂਲ ਕਰ ਲਿਆ ਸੀ ਨਾ ਅੱਧਾ ਜਿਨ੍ਹਾਂ ਨੇ ਉਹ ਨਾਸ ਸੀ ਉਹ ਪੀਰ ਕਹਿੰਦੇ ਸੀ ਉਹਨਾਂ ਨੂੰ ਦੂਏ ਨੂੰ ਜੋਗੀ ਕਹਿੰਦੇ ਸੀ ਨਾਮ ਵੀ ਬਦਲ ਗਏ ਸੀ ਕਿਸੇ ਨਾਸ ਨਾਲੇ ਗੱਲ ਚੱਲਦੀ ਹੈ ਨਾਲੇ ਜੋਗੀ ਤਾਂ ਭੱਜ ਗਏ ਸੀ ਵਿਚਾਰੇ ਇੱਥੋਂ ਭਜਾਤੇ ਸੀ ਨਾਸ ਰਹਿ ਗਏ ਸੀ ਜੋਗੀ ਤਾਂ ਪਹਾੜਾ ਹੈ ਜਿਵੇਂ ਜੁਗੇਸ਼ਵਰ ਬਾਗੇਸ਼ਵਰ ਉਹ ਮੰਦਰ ਦੇ ਉੱਪਰ ਪਹਾੜਾ ਜੋ ਉੱਪਰ ਜਾ ਕੇ ਗਏ ਹਾਂਜੀ ਕੜਗੜ ਵਾਜੇ ਨਾਦ ਆਪ ਨਾਦ ਨਾਥੀ ਸਭ ਕੜਗੜ ਵਾਜੇ ਨਾਦ ਆਪ ਨਾਦ ਨਾਦ ਹੀ ਨਾਦ ਹੈ ਆਪ ਨਾਦ ਹੈ ਉਹ ਨਾਦ ਕੋਈ ਨਾਦ ਹੈ ਨਾਥੀ ਸਭ ਜੀ ਨੇ ਸਾਰੀ ਸ੍ਰਿਸ਼ਟੀ ਆਪਣੇ ਵਸ ਵਿੱਚ ਕਰਕੇ ਰੱਖੀ ਹੋਈ ਹੈ ਕੀ ਜੜ ਕੀ ਚੇਤਨ ਸਭ ਕੀ ਜੜ ਕੀ ਚੇਤਨ ਸਭ ਉਹਦੇ ਵਸ ਵਿੱਚ ਹੈ ਸਭ ਦੇ ਨੱਥ ਪਾਈ ਹੋਈ ਹੈ ਹੁਕਮ ਤੋਂ ਕੋਈ ਬਾਹਰ ਨਹੀਂ ਚਾਹੇ ਜੜ ਹੈ ਚਾਹੇ ਚੇਤਨ ਹੁਕਮ ਨਾਲ ਜੜ ਪੈਦਾ ਹੋਈ ਹੈ ਸੱਚੇ ਤੇ ਪਵਣਾ ਕਾਹਦੇ ਨਾਲ ਪੈਦਾ ਹੋਇਆ ਹੁਕਮ ਨਾਲ ਹੁਕਮ ਦੇ ਵਿੱਚ ਆ ਜਦੋਂ ਪੈਦਾ ਹੋਇਆ ਜੋ ਚੀਜ਼ ਹੁਕਮ ਨਾਲ ਪੈਦਾ ਹੋਈ ਹੈ ਹੁਕਮ ਦੇ ਵਿੱਚ ਜਾ ਕੀ ਰਿੱਧ ਸਿੱਧ ਅਵਰਾ ਸਾਹਿਬ ਜਾ ਕੀ ਰਿੱਧ ਸਿੱਧ ਅਵਰਾ ਸਾਹਿਬ ਜਿਹੜਾ ਆ ਹੈ ਉਹਦੀ ਰਿੱਧ ਸਿੱਧ ਵੀ ਹੈ ਰਿੱਧ ਸਿੱਧ ਆ ਜਿਹੜੀ ਮਾਇਆ ਨਾ ਰਿੱਧੀ ਹੈ ਇਹਨਾਂ ਨੂੰ ਮਾਇਆ ਰਿੱਧੀ ਹੈ ਨਾਲ ਲੱਗਾ ਸਿੱਧ ਸਿੱਧੀ ਸਿੱਧੀ ਲੱਗਦਾ ਸਿੱਧ ਹੈ ਨਹੀਂ ਸਿੱਧ ਜਾ ਕਹਾਂਗੇ ਤਾਂ ਦਾ ਮੁਕਤਾ ਚਾਹੀਦਾ ਇਹ ਤਾਂ ਦਿਲੋਂ ਉੱਪਰ ਚਾਹੀਦਾ ਸਿੱਧ ਪੁਰਖ ਵਾਚਕ ਲਫ਼ਜ਼ ਸਿੱਧਾ ਤੇ ਸਿੱਧੀ 'ਚ ਕੀ ਫਰਕ ਹੋਇਆ ਫਿਰ ਇਹਨੂੰ ਵੀ ਸਿੱਧ ਸਿੱਧ ਕਹਿੰਦੇ ਨੇ ਆਪਾਂ ਜਿਹਨੂੰ ਸਿੱਧੀ ਕਹਿੰਦੇ ਨੇ ਸਿੱਧੀਆਂ ਉਹ ਸਿੱਧੀ ਫਿਰ ਕੀ ਹੋਈ ਇੱਕ ਵਚਨ ਹੈ ਸਿੱਧ ਸਿੱਧੀ ਸਿੱਧੀ ਐਵੇਂ ਲਿਖਿਆ ਜਾਂਦਾ ਸੀ ਸਿੱਧੀ ਉਹ ਬੋਲਿਆ ਜਾਂਦਾ ਸੀ ਉਚਾਰਨ ਅਸੀਂ ਗਲਤ ਕਰ ਲਿਆ ਪੰਜਾਬੀਆਂ ਨੂੰ ਸਮਝੇ ਨਹੀਂ ਹੈ ਪਰ ਯੂਪੀ ਵਾਲੇ ਸਿੱਧੀ ਬੋਲਦੇ ਨੇ ਠੀਕ ਬੋਲਦੇ ਨੇ ਯੂਪੀ ਦੀ ਤਰਜ਼ ਤੇ ਹੀ ਬਾਣੀ ਲਿਖੀ ਹੈ ਪਹਿਲਾਂ ਕਬੀਰ ਦੀ ਬਾਣੀ ਹੈ ਯੂਪੀ ਜੰਮਿਆ ਯੂਪੀ ਦੀ ਤਰਜ਼ ਤੇ ਸਾਡੀ ਬਾਣੀ ਲਿਖੀ ਹੈ ਗੁਰੂ ਨੇ ਤਰਜ਼ ਨਹੀਂ ਬਦਲੀ ਉਹਨੇ ਜਾ ਕੇ ਰਿੱਧ ਰਿੱਧੀ ਸਿੱਧੀ ਸਿੱਧੀ ਦਾ ਮਤਲਬ ਹੈ ਸੋਚੀ ਗਿਆਨ ਰਿੱਧੀ ਦਾ ਮਤਲਬ ਹੈ ਮਾਇਆ ਮਾਇਆ ਦਾ ਗਿਆਨ ਮਾਇਆ ਦਾ ਗਿਆਨ ਜਿੰਨੀਆਂ ਕਰਾਮਾਤਾਂ ਨੇ ਮਾਇਆ ਦਾ ਗਿਆਨ ਹੈ ਇਹਨੇ ਦਿਖਾਉਂਦੇ ਨਾ ਕਰਾਮਾਤਾਂ ਸਭ ਮਾਇਆ ਦਾ ਗਿਆਨ ਹੈ ਸਾਇੰਸ ਦਾ ਵੀ ਗਿਆਨ ਮਾਇਆ ਦਾ ਜੋ ਵੀ ਮਾਇਆ ਦਾ ਗਿਆਨ ਹੈ ਸਿੱਧਾ ਕੋਲ ਗਿਆਨ ਹੈ ਰਿੱਧ ਸਿੱਧ ਦਾ ਸੀ ਮਾਇਆ ਦਾ ਗਿਆਨ ਸੀ ਦੂਆ ਤਾਂ ਹੈ ਨਹੀਂ ਜਾ ਕੇ ਰਿੱਧ ਸਿੱਧ ਅਵਰਾ ਸਾਧ ਦਾ ਸਵਾਦ ਹੋਰ ਹੈ ਜਿੰਨਾ ਜੇ ਤੁਹਾਡੀ ਗੱਲ ਕੋਈ ਨਹੀਂ ਸਮਝਦਾ ਭੱਲ ਬਣੀ ਹੋਈ ਹੈ ਹੈ ਉਹ ਸ਼ਰਾਰਤ ਗੱਲ ਕੁਝ ਵੀ ਨਹੀਂ ਲੋਕਾਂ ਨੂੰ ਸਮਝ ਨਹੀਂ ਉਸ ਗੱਲ ਦੀ ਤੁਹਾਨੂੰ ਸਮਝ ਆ ਕੋਈ ਚਲਾਕੀ ਹੈ ਮਾਇਆ ਦੀ ਆਮ ਬਬਲ ਨੂੰ ਸਮਝ ਨਹੀਂ ਜਿਵੇਂ ਹੱਥਾਂ ਦੇ ਉੱਤੇ ਸੁਰੰਜ ਮਾ ਲੈਣੀ ਉਧਰ ਦਿਖਾ ਨਹੀਂ ਰਹੇ ਸੀ ਲਫਾਫੇ 'ਚ ਕੋਈ ਚੀਜ਼ ਹੈ ਚਿੱਠੀ ਹੈ ਉੱਤੇ ਉਹ ਇੱਕ ਲਿਕਵਿਡ ਜਾਂ ਮਰਦਾ ਸਾਰੇ ਅੱਖਰ ਬਾਹਰ ਦਿੰਦੇ ਨੇ ਬਾਹਰੋਂ ਪੜ ਲਿਆ ਲਿਕੜ ਸੋ ਗਿਆ ਫਿਰ ਨਹੀਂ ਦੀਨ ਇਹ ਜੇ ਸ਼ਰਾਰਤਾਂ ਕਰਦੇ ਸੀ ਇਹਨੂੰ ਰਿੱਧ ਸਿੱਧ ਕਹਿੰਦੇ ਨੇ ਇਹ ਰਿੱਧ ਸਿੱਧ ਹੈ ਮਾਇਆ ਦੀ ਸਮਝ ਮਾਇਆ ਦੀ ਸੋਚੀ ਇੱਕ ਸਿੱਧੀ ਕੱਲੀ ਹੈ ਬੁੱਧ ਬਦਲੀ ਸਿੱਧੀ ਪਾਈ ਉਹ ਸਿੱਧੀ ਹੈ ਸੋਚੀ ਉਹ ਹੈ ਨਿਰਾਕਾਰ ਦੀ ਸੋਚੀ ਜਿੱਤੇ ਰਿੱਧ ਸਿੱਧੀ ਲੱਗਿਆ ਹੋਇਆ ਤੇ ਮਾਇਆ ਦੀ ਸੋਝੀ ਹੈ ਮਾਇਆ ਦਾ ਗਿਆਨ ਹੈ ਜਿੱਤੇ ਕੱਲਾ ਹੀ ਸਿੱਧੀ ਆਈ ਹੈ ਦੇ ਵਿੱਚ ਦਸਪਰਾ ਵਿੱਚ ਵੀ ਸਿੱਧੀ ਇਸੇ ਤਰੀਕੇ ਨਾਲ ਆਈ ਹੋਈ ਹੈ ਇਸੇ ਸੈਂਸ ਵਿੱਚ ਦੋਏ ਵਰਤੀਆਂ ਹੋਈਆਂ ਨੇ ਦਸਮਰਾਂ ਸਾਰੇ ਚ ਇਤੋਂ ਪਤਾ ਲੱਗਦਾ ਵੀ ਲਿਖਿਆ ਹੈ ਕਿਹਦਾ ਉਹ ਇਹਨਾਂ ਨੂੰ ਕੀ ਪਤਾ ਇਹ ਜਿਹੜੀ ਲੈਂਗੁਏਜ ਹੈ ਲੈਂਗੁਏਜ ਤੋਂ ਪਤਾ ਲੱਗਦਾ ਲੈਂਗੁਏਜ ਕਿਹੜਾ ਇਹਨਾਂ ਨੂੰ ਲੈਂਗੁਏਜ ਦਾ ਨਹੀਂ ਪਤਾ ਆਦਰਾਂ ਦੀ ਲੈਂਗੁਏਜ ਦਾ ਨਹੀਂ ਪਤਾ ਵਿਦਵਾਨ ਨੂੰ ਕਿਵੇਂ ਫੈਸਲਾ ਕਰ ਦੇਣਗੇ ਜਿਹਨੂੰ ਭਾਸ਼ਾ ਦਾ ਹੀ ਨਹੀਂ ਗਿਆਨ ਫੈਸਲਾ ਕਿਵੇਂ ਕਰੂ ਕਿਹਦਾ ਲਿਖਿਆ ਭਾਸ਼ਾ ਦੇ ਗਿਆਨ ਤੋਂ ਪਤਾ ਲੱਗੂਗਾ ਭਾਸ਼ਾ ਦਾ ਗਿਆਨ ਨਹੀਂ ਹੈ ਨਾ ਜਾ ਕੇ ਰਿੱਧ ਸਿੱਧ ਅਬਰਾ ਸਾਧ ਰਿੱਧ ਸਿੱਧ ਜਿਹੜੀ ਬਣਾਈ ਹੈ ਨਾ ਹੁਕਮ ਨੇ ਨਾਥ ਨੇ ਉਹਦਾ ਸਵਾਦ ਹੋਰ ਹੈ ਇਸ ਕਰਕੇ ਗੁਰਬਾਣੀ ਨੇ ਸੰਸਾਰ ਦੇ ਗਿਆਨ ਤੋਂ ਆਪਣੇ ਆਪ ਨੂੰ ਅਲੱਗ ਰੱਖਿਆ ਉਹਦਾ ਸਵਾਦ ਹੋਰ ਹੈ ਉਹਦਾ ਸਵਾਦ ਸਰੀਰ ਨਾਲ ਸੰਬੰਧ ਹੈ ਸਰੀਰ ਦਾ ਗਿਆਨ ਸਿੱਧਾ ਗੁੜ ਕੀ ਸੀ ਸਰੀਰ ਦਾ ਗਿਆਨ ਮਾਇਆ ਦਾ ਗਿਆਨ ਮਾਇਆ ਦਾ ਗਿਆਨ ਤਾਂ ਹਰੇਕ ਆਦਮੀ ਲੈ ਸਕਦਾ ਹੈ ਮਾਇਆ ਦਾ ਗਿਆਨ ਤਾਂ ਮਾਇਆ ਦੇ ਫਸਾਉਣ ਵਾਲਾ ਫਿਰ ਰੱਖਣ ਵਾਲਾ ਤੁਹਾਨੂੰ ਆਤਮਾ ਦਾ ਗਿਆਨ ਪ੍ਰਾਤਮਾ ਨਾਲ ਜੋੜਨ ਵਾਲਾ ਸੰਸਾਰ ਤੋਂ ਵੱਖਰਾ ਕਰਨ ਵਾਲਾ ਸੰਸਾਰ ਤੋਂ ਵੱਖਰਾ ਗਿਆਨ ਹੈ ਇਹ ਸੱਚਖੰਡ ਦਾ ਗਿਆਨ ਹੈ ਸੱਚਖੰਡ ਟੱਕ ਲੈ ਜਾਂਦਾ ਸੱਚਖੰਡ ਵਸੇ ਨਿਰੰਕਾਰ ਫਿਰ ਸੱਚਖੰਡ ਦਾ ਗਿਆਨ ਨਹੀਂ ਉੱਤੇ ਕਿਵੇਂ ਪਤਾ ਲੱਗਾ ਨਿਰੰਕਾਰ ਵਸਦਾ ਤੇ ਸੱਚਖੰਡ ਸਾਇੰਸਦਾਨ ਦੱਸਣ ਕਿੱਥੇ ਸੱਚਖੰਡ ਦੱਸਣ ਕਿੱਥੇ ਸਾਇੰਸਦਾਨ ਦੱਸਣ ਨਿਰੰਕਾਰ ਕੀ ਹੁੰਦਾ ਉਹੀ ਦੱਸੂਗਾ ਨਾ ਜਿਹਨਾਂ ਦੱਸਣ ਵਕੀਲ ਕਿਤੇ ਕੀ ਹੁੰਦਾ ਨਾਮਦਾਰ ਉਹਨਾਂ ਦੀ ਉਹਨਾਂ ਦਾ ਮਸਲਾ ਹੀ ਨਹੀਂ ਹੈ ਉਹਨਾਂ ਦੀ ਪੜ੍ਹਾਈ ਹੋਣੀ ਡਾਕਟਰ ਦੱਸਣ ਨਾਲ ਨਿਰਾਕਾਰ ਕੀ ਹੁੰਦਾ ਨਾਲ ਦੇਹੀ ਦੇ ਵਿੱਚ ਹੈਗਾ ਉਹਨਾਂ ਦੀ ਪੜ੍ਹਾਈ ਹੋਣੀ ਉਹਦਾ ਵਿਸ਼ਾ ਹੀ ਨਹੀਂ ਹੈ ਗੁਰਬਾਣੀ ਦਾ ਵਿਸ਼ਾ ਸਿਰਫ ਨਿਰਾਕਾਰ ਹੈ ਸੰਸਾਰ ਦਾ ਵਿਸ਼ਾ ਮੈਟਰ ਮੈਟਰ ਦੀ ਕੋਲ ਦੋ ਵਿਸ਼ੇ ਅਲੱਗ-ਅਲੱਗ ਨੇ ਮੈਟਰ ਵਾਲੇ ਵਿਸ਼ੇ ਵੱਲ ਗੁਰਬਾਣੀ ਨਹੀਂ ਗਈ ਜਾ ਕੇ ਰਿੱਧ ਸਿੱਧ ਨਾਮ ਦਾ ਸਵਾਲ ਹੋ ਰਿਹਾ ਸੰਸਾਰ ਦਾ ਗਿਆਨ ਦਾ ਸਵਾਦ ਹੋ ਰਿਹਾ ਸੰਸਾਰ ਦਾ ਗਿਆਨ ਕੌਣ ਪ੍ਰਾਪਤ ਕਰਦੇ ਨੇ ਜਿਹਨੂੰ ਮਾਇਆ ਦੀ ਲੋੜ ਹੈ ਮਾਇਆ ਧਾਰੀਆਂ ਦਾ ਗਿਆਨ ਹੈ ਨਿਰਾਕਾਰੀਆਂ ਵਾਸਤੇ ਉਹਦਾ ਕੋਈ ਵੈਲਿਊ ਨਹੀਂ ਜਿਹਦਾ ਭੋਜਨ ਹੈ ਗਿਆਨ ਹੈ ਜਿਹਦਾ ਭੋਜਨ ਹੈ ਗਿਆਨ ਉਹਨੇ ਮਾਇਆ ਤੇ ਲੈਣਾ ਕੀ ਹੈ ਮਾਇਆ ਦਾ ਗਿਆਨ ਤਾਂ ਸਰੀਰ ਦਾ ਮਾਇਆ ਦਾ ਮਾਇਆ ਦੀ ਖੁਰਾਕ ਦਾ ਸਰੀਰ ਦੀ ਕੀ ਖਾਣਾ ਕੀ ਨਹੀਂ ਖਾਣਾ ਡਾਕਟਰ ਨੂੰ ਪਤਾ ਕਿਹੜੇ ਤੱਤ ਦੀ ਕਮੀ ਪਈ ਹੈ ਕਿਉਂ ਸਾਨੂੰ ਕੋਈ ਬਿਮਾਰੀ ਹੋਈ ਹੈ ਡਾਕਟਰ ਦੱਸ ਦਿੰਦੇ ਨੇ ਉਹਨਾਂ ਗਿਆਨ ਹੈ ਉਹਨੂੰ ਬਜਾਣੇ ਅਸੀਂ ਦੱਸਦੇ ਨੇ ਉਹ ਮਾਇਆ ਦਾ ਗਿਆਨ ਹੈ ਵੱਖਰੀ ਚੀਜ਼ ਹੈ ਸੰਯੋਗ ਵਿਯੋਗ ਦੋਈ ਕਾਰ ਚਲਾਵਾ ਹੈ ਸੰਯੋਗ ਵਿਯੋਗ ਦੋਈ ਕਾਰ ਚਲਾਵਾ ਹੈ ਇੱਕੋ ਜਨ ਹੋਊਗਾ ਹੁਕਮ ਹੈ ਨਾ ਹੁਕਮ ਨਾਲ ਚੱਲਦਾ ਸੰਯੋਗ ਵਿਜੋਗ ਦੋਏ ਕਾਰ ਚਲਾ ਦੋ ਕਾਰਨ ਨੇ ਦੋ ਕੰਮ ਨੇ ਦੋਏ ਕੰਮ ਨੇ ਸੰਯੋਗ ਔਰ ਵਿਜੋਗ ਸਰੀਰ ਨਾਲ ਜੋੜਨਾ ਸਰੀਰ ਤੋਂ ਵੱਖਰਾ ਕਰਨਾ ਜਮਣ ਵਰਨਾ ਸੰਯੋਗ ਵਿਜੋਗ ਕੀ ਜਮਣ ਵਰਨਾ ਮਾਇਆ ਨਾਲ ਆਤਮਾ ਨੂੰ ਜੋੜਨਾ ਸੰਯੋਗ ਹੈ ਮਾਇਆ ਨੂੰ ਵੱਖਰਾ ਕਰਨਾ ਵਿਜੋਗ ਹੈ ਦੋਏ ਕੰਮ ਉਹਦੇ ਉਹ ਆਪ ਚਲਾ ਰਿਹਾ ਹੁਕਮ ਨਾਲ ਚੱਲਦਾ ਦੋਏ ਕੰਮ ਨੇ ਸੰਯੋਗ ਸਰੀਰ ਨਾਲ ਜੋੜ ਦਿੱਤਾ ਸੱਠ ਕਠੋਰ ਕੁਚੀਲ ਕੋ ਗਿਆਨੀ ਹੁਣ ਕਿੱਥੇ ਜੋੜ ਲਾਇਆ ਉਹਨੇ ਸੰਯੋਗ ਕੋਈ ਡਾਕਟਰ ਦੱਸ ਦੇਣ ਜੋੜ ਕਿੱਥੇ ਆਤਮਾ ਦਾ ਸਰੀਰ ਦਾ ਜੋੜ ਲੱਭ ਲੈਣ ਕਿੱਥੇ ਸਭ ਕੇ ਦੋਣ ਡਾਕਟਰ ਕਿੱਥੇ ਜੋੜ ਹੈ ਕੋਈ ਹੋਰ ਲੱਭਣ ਵੇ ਇੰਜੀਨੀਅਰ ਲੱਭਣ ਵੇ ਕੋਈ ਵਿਜੋੜ ਕਿੱਥੇ ਹੈ ਰੜਕਾ ਕੇ ਦੇਖ ਲੈ ਨਹੀਂ ਲੱਭਦਾ ਹੈ ਵੀ ਆਤਮਾ ਵਿੱਚ ਪਤਾ ਵੀ ਨਹੀਂ ਲੱਗਦਾ ਆ ਪਤਾ ਜਨਾ ਜੇ ਬੋਲਦਾ ਹੈ ਦਿਲ ਧੜਕਦਾ ਹੈ ਇਹ ਸਿੰਪਟਮ ਨੇ ਇਹਨਾਂ ਤੋਂ ਹੀ ਪਤਾ ਲੱਗਦਾ ਕਈ ਵਾਰ ਜਿਉਂਦਾ ਹੁੰਦਾ ਡਾਕਟਰ ਡਿਕਲੇਅਰ ਕਰ ਦਿੰਦੇ ਮਰ ਗਿਆ ਕੌਮ ਵਿੱਚ ਹੁੰਦਾ ਹੈ ਆ ਇਹ ਦਿਲ ਅੰਦਰੋਂ ਧੜਕਦਾ ਹੁੰਦਾ ਹੈ ਬਹੁਤ ਡੂੰਘਾ ਡਾਕਟਰ ਨੂੰ ਮਹਿਸੂਸ ਨਹੀਂ ਉਹਦਾ ਉਹਨੂੰ ਤਾਂ ਆਪਣੇ ਦੇਖਣਾ ਸਭ ਉਹਨੂੰ ਲੱਗਦਾ ਵੀ ਨਹੀਂ ਹੈਗਾ ਕਹਿ ਦਿੰਦੇ ਨੇ ਕਿ ਹੈ ਕਈ ਵਾਰ ਕਹੇ ਹੋਏ ਲੋਕ ਜਾਂਦੇ ਹੁੰਦੇ ਨੇ ਉਹਦੇ ਕੋਲ ਤਾਂ ਆਪਣੇ ਇਨਸਟਰੂਮੈਂਟ ਨੇ ਉਹਦੇ ਨਾਲ ਦੇਖਣਾ ਨੇ ਉਹ ਤਾਂ ਦੇਖ ਨਹੀਂ ਸਕਦਾ ਵਿੱਚ ਹੈ ਕਿ ਨਹੀਂ ਹੈ ਉਹ ਆਪਣੇ ਇਨਸਟਰੂਮੈਂਟਾਂ ਦੇ ਆਸਰੇ ਜੋ ਕੁਝ ਕਰ ਰਹੇ ਨੇ ਕਰ ਰਹੇ ਜਿਨ੍ਹਾਂ ਕੋਲੋਂ ਕੋਲ ਗਿਆਨ ਹੈ ਉਹਦੇ ਹਿਸਾਬ ਨਾਲ ਦੱਸ ਦਿੰਦੇ ਨੇ ਸੰਯੋਗ ਵਿਯੋਗ ਦੋਏ ਕਾਰ ਚਲਾਵੇ ਦੋਏ ਕੰਮ ਕਾਰ ਉਹਦੇ ਹੱਥ ਦੇ ਕਾਰਾਂ ਸੰਯੋਗ ਔਰ ਵਿਯੋਗ ਸਰੀਰ ਨਾਲ ਜੋੜਨਾ ਔਰ ਸਰੀਰ ਨਾਲ ਜੁਦਾ ਕਰਨਾ ਜੰਮਣ ਵਾਲਾ ਜੰਮਣ ਮਰਨਾ ਹੁਕਮ ਹੈ ਨਾ ਪਾਣੇ ਆਵਾ ਜਾਏ ਲੇਖੇ ਆਵੇ ਭਾਗ ਲੇਖਾ ਆਵੇ ਭਾਗ ਹੁਣ ਜਿਹੜਾ ਲੇਖਾ ਇਹ ਲਿਖਦਾ ਹੈ ਜੀਵ ਇਹਦਾ ਭਾਗੇ ਉਹਦੇ ਤੇ ਨਿਰਭਰ ਕਰਦਾ ਭਾਗਾ ਪਰਮੇਸ਼ਰ ਨਹੀਂ ਦੇ ਰਿਹਾ ਕਿਸੇ ਬਿਲਕੁਲ ਉਹਦਾ ਭਾਗੇ ਦੇ ਵਿੱਚ ਕੋਈ ਦਖਲ ਨਹੀਂ ਜਿਹੜੇ ਲੋਕ ਕਹਿੰਦੇ ਨੇ ਉਹ ਭਾਗ ਲਿਖਦਾ ਬਿਲਕੁਲ ਆਪਣਾ ਭਾਗ ਆਪ ਲਿਖਦਾ ਇਹ ਲੇਖਾ ਕਿਹਾ ਜਾ ਲਿਖਦਾ ਜੇ ਤਾਂ ਆਪਣੀ ਪਟੀਆ ਤੇ ਸ੍ਰੀ ਗੋਪਾਲ ਲਿਖਾਉਂਦਾ ਆ ਲਿਖਦਾ ਜੇ ਤਾਂ ਹਿਰਦੇ 'ਚ ਲਿਖਦਾ ਨਾਮ ਤਾਂ ਤਾਂ ਘਟ ਭਾਗੀ ਹੋ ਜਾਂਦਾ ਜੇ ਤਾਂ ਹਿਰਦਾ ਕਰ ਲੈਂਦਾ ਸੱਚਾ ਸੱਚਾ ਫਿਰ ਤਾਂ ਹੋ ਗਿਆ ਬੜ ਭਾਗੀ ਨਹੀਂ ਤਾਂ ਝੂਠੇ ਆਵੇਂ ਝੂਠੇ ਜਾਏ ਝੂਠੇ ਮਰੇ ਅਭਾਗੇ ਆਉਣਾ ਤਾਂ ਜ਼ਰੂਰ ਝੂਠਾ ਹੀ ਹੈ ਜੋ ਜੀਵ ਆਉਂਦਾ ਝੂਠਾ ਆਉਂਦਾ ਥੋੜੀ ਬਹੁਤ ਝੂਠ ਜ਼ਰੂਰ ਹੁੰਦੀ ਹੈ ਚਾਹੇ ਕੋਈ ਵੀ ਹੋਵੇ ਬਚਿਆ ਹੋਇਆ ਕੋਈ ਪੀਰ ਗੁਰੂ ਕੋਈ ਵੀ ਨਹੀਂ ਹੈ ਕਿਉਂਕਿ ਪੰਕਤੀ ਸਾਫ ਹੈ ਝੂਠੇ ਆਵਣ ਕਬੀਰ ਦੀ ਭਗਤੀ ਆਪਣੇ ਆਪ ਨੂੰ ਵਿਚਾਰੇ ਜਿੰਨੇ ਜਨਮ ਲੈਣੇ ਨੇ ਸਭ ਝੂਠੇ ਨਿਵਾਇਆ ਨਾ ਨਾਲ ਜੁੜਦੇ ਨੇ ਝੂਠ ਬਿਨਾ ਮਾਇਆ ਨਾਲ ਜੁੜੇ ਨਹੀਂ ਸਕਦਾ ਮਾਇਆ ਝੂਠੀ ਹੈ ਨਾ ਉਹ ਜਿੰਨੀ ਝੂਠ ਹੈ ਉਹੀ ਮਾਇਆ ਨਾਲ ਜੁੜਦੀ ਹੈ ਜਦ ਸੱਚਾ ਹੋ ਜਾਂਦਾ ਫਿਰ ਤਾਂ ਮਾਇਆ ਨਾਲ ਜੁੜੇ ਨਹੀਂ ਸਕਦਾ ਰਬੜ ਨਾਲ ਰਬੜ ਨਹੀਂ ਜੁੜਦੇ ਜੇ ਚਿਰ ਸੋਲੂਸ਼ਨ ਵਿਚਾਰੇ ਨਾਲ ਲੱਗਿਆ ਹੋਵੇ ਸੋਲੂਸ਼ਨ ਚਾਹੀਦਾ ਫਿਰ ਜੁੜਦੀ ਹੈ ਨਹੀਂ ਜੁੜਦੀ ਹੋਈ ਉਹ ਜਿਹੜਾ ਹੈ ਮਾਇਆ ਦਾ ਉਹ ਜੋੜਦਾ ਲੈਣ ਮਨ ਨੂੰ ਉਹ ਹੈ ਸੋਲੂਸ਼ਨ ਹੈ ਮਾਇਆ ਨਾਲ ਜੁੜ ਜਾਂਦਾ ਜਦੋਂ ਸੋਲੂਸ਼ਨ ਲੈ ਗਿਆ ਨਾਮ ਰੌਲਾ ਮੋਹ ਦਾ ਮਾਇਆ ਆਪੇ ਹੀ ਛੱਡ ਦਿੰਦਾ ਫੇਰ ਨਹੀਂ ਛੱਡ ਨਹੀਂ ਮਾਇਆ ਨਾਲ ਜੁੜਦਾ ਫੇਰ ਜੁੜੇ ਨਹੀਂ ਸਕਦਾ ਸੋਲੂਸ਼ਨ ਹੀ ਨਹੀਂ ਲੱਗਿਆ ਜੁੜੇ ਕਿਵੇਂ ਜੋੜਦਾ ਤਾਂ ਸੋਲੂਸ਼ਨ ਹੈ ਵਿਚਾਲੇ ਜੋੜਨ ਵਾਲੀ ਕੋਈ ਚੀਜ਼ ਹੈ ਇਹਨੂੰ ਮਾਇਆ ਦੀ ਰਬੜਾ ਦੋਰ ਹੈ ਸੋਲੂਸ਼ਨ ਲਾ ਕੇ ਜੋੜ ਦਿੰਦੇ ਨੇ ਸੋਲੂਸ਼ਨ ਨਾਲ ਲਾ ਦੇਖਾ ਭਲਾ ਜੁੜ ਜੂਵੇ ਇਹ ਤਨ ਮਾਇਆ ਪਾਇਆ ਪਿਆਰੇ ਲੀਤੜਾ ਬੜਾ ਪਰਨਾ ਉਹ ਰੱਬ ਜਿਹੜਾ ਲੋਭ ਦਾ ਰੰਗ ਹੈ ਨਾ ਉਹ ਸੋਲੂਸ਼ਨ ਹੈ ਲੇਖੇ ਆਵੇ ਭਾਗ ਬਹੁਤ ਇੰਪੋਰਟੈਂਟ ਗੱਲ ਹੈ ਪਾਪ ਬਿਲਕੁਲ ਪਰਮੇਸ਼ਰ ਨਹੀਂ ਇਹਨੂੰ ਲਾਉਂਦਾ ਫਿਰ ਤਾਂ ਸਾਰਾ ਹਜ਼ੂਰ ਉਹਦਾ ਹੀ ਹੋ ਗਿਆ ਫਿਰ ਇਹਦਾ ਸਾਰਾ ਭਾਗ ਹੋਇਆ ਪੱਗ ਇਹਦਾ ਆਪਣਾ ਇਹਦੀ ਆਪਣੀ ਸੋਚ ਤੇ ਨਿਰਭਰ ਕਰਦਾ ਹੈ ਸੋਚ ਇਹਦੀ ਸੋਚ ਕਹੇ ਜੀ ਜੇ ਤਾਂ ਗੁਰੂ ਵਾਲੀ ਸੋਚ ਹੈ ਗੁਰਮਤ ਵਾਲੀ ਸੋਚ ਹੈ ਫਿਰ ਤਾਂ ਭਾਗੀ ਹੈ ਗੁਰਮੁਖ ਵਾਲੀ ਸੋਚ ਹੈ ਭਾਗੀ ਹੈ ਮਨਮੁਖ ਵਾਲੀ ਸੋਚ ਹੈ ਜੇ ਤਾਂ ਮਨ ਨੂੰ ਮੰਨਦਾ ਰਿਹਾ ਹੈ ਪੁੰਨ ਪਾਪ ਲਿਖਦਾ ਰਿਹਾ ਫਿਰ ਤਾਂ ਦੁਆ ਜਨਮ ਹੋਊਗਾ ਹੀ ਹੋਊਗਾ ਫਿਰ ਤਾਂ ਸਵਾਲ ਨਹੀਂ ਪੈਦਾ ਜੇ ਪੁੰਨ ਪਾਪ ਸਮਝਿਆ ਵੀ ਮੇਰੇ ਬਸ ਨਹੀਂ ਹੈਗਾ ਗੁਰੂ ਦੀ ਗੱਲ ਮੰਨ ਗਿਆ ਫਿਰ ਜਨਮ ਫਿਰ ਬੜਭਾਗੀ ਫਿਰ ਜਨਮ ਕਰਦੇ ਹੋਊ ਇਹਦਾ ਜਿਹੜਾ ਲੇਖਾ ਹੈ ਲੇਖਾ ਦੋ ਪ੍ਰਕਾਰ ਦਾ ਹੀ ਹੈ ਹਿਰਦੇ ਹੀ ਲਿਖ ਲਿਓ ਨਹੀਂ ਕਹਿੰਦੇ ਕਲਮ ਬਦਵਾਣੇ ਕਾਗਜ਼ ਨੂੰ ਛੱਡੋ ਪਰੇ ਹਿਰਦੇ ਹੀ ਲਿਖ ਲਿਓ ਜਿਹੜਾ ਤੋਂ ਲਿਖਣਾ ਹੈ ਗੁਰਬਾਣੀ ਦਾ ਅੱਖਰ ਅੱਖਰ ਹਿਰਦੇ 'ਚ ਲਿਖ ਹੁੰਦਾ ਹੈ ਗੁਰਬਾਣੀ ਦਾ ਗਿਆਨ ਸਾਰਾ ਹਿਰਦੇ 'ਚ ਲਿਖਿਆ ਹੋਇਆ ਹੀ ਹੈ ਲਿਖੇ ਤੇ ਬਿਨਾ ਯਾਦ ਨਹੀਂ ਰਹਿੰਦਾ ਯਾਦ ਰਹੇ ਜੋ ਲਿਖੇ ਤੇ ਬਿਨਾ ਜੋ ਲਿਖਿਆ ਹੋਈ ਯਾਦ ਹੈ ਜਿਨ੍ਹਾਂ ਨੇ ਲਿਖਿਆ ਨਹੀਂ ਕੁਝ ਬੰਨਿਆ ਨਹੀਂ ਉਹਨਾਂ ਦੇ ਯਾਦ ਵੀ ਕੁਝ ਨਹੀਂ ਹੈ ਅਸਰੇ ਲਿਖੇ ਹੋਏ ਦਾ ਅਸਰੇ ਲਿਖਿਆ ਹੈ ਜੇ ਲਿਖਿਆ ਨਹੀਂ ਉਹਦਾ ਅਸਰੇ ਨਹੀਂ ਹੈ ਕਿਸੇ ਨੇ ਫੁੱਟ ਪਾਪ ਲਿਖਿਆ ਹੋਇਆ ਆਪਣੇ ਅੰਦਰ ਕਿਸੇ ਨੇ ਮੰਨਿਆ ਵੀ ਫੁੱਟ ਪਾਪ ਸਾਡੇ ਹੱਥ ਕਿਵੇਂ ਹੋ ਸਕਦਾ ਅਸੀਂ ਤਾਂ ਉਹੀ ਕੀਤਾ ਸਾਡੇ ਹੋਇਆ ਉਹ ਹੈ ਜਿਹੜਾ ਉਹਨੂੰ ਮਨਜ਼ੂਰ ਸੀ ਹਾਂ ਜਿਹੜਾ ਅਸੀਂ ਸੋਚਿਆ ਸੀ ਹੋਇਆ ਨਹੀਂ ਉਹ ਪਾਪ ਇਸ ਕਰਕੇ ਸੋਚਣਾ ਬੰਦ ਕਰਨਾ ਹੈ ਜੋ ਸੋਚਿਆ ਸੀ ਹੋਇਆ ਨਹੀਂ ਉਹ ਤਾਂ ਸੀ ਪਾਪ ਗਲਤ ਜੋ ਸੋਚਿਆ ਹੋਇਆ ਹੋ ਗਿਆ ਉਹ ਤਾਂ ਉਹਨੇ ਵੀ ਇਹੀ ਸੋਚਿਆ ਸੀ ਵਿਆਹ ਕਰਾਉਣਾ ਹੈ ਤੇ ਉਹ ਨਹੀਂ ਪਾਪ ਜੋ ਸੋਚਿਆ ਸੀ ਹੋਇਆ ਨਹੀਂ ਨਾ ਉੱਥੇ ਹੀ ਟਕਰਾ ਹੋਇਆ ਉਹਦੇ ਨਾਲ ਹੁਕਮ ਨਾਲ ਟਕਰਾ ਉੱਥੇ ਹੀ ਹੋਇਆ ਉੱਥੇ ਹੀ ਚੋਟ ਵੱਜੀ ਹੈ ਹੁਕਮ ਦੇ ਵਿੱਚ ਨਾ ਟਕਾਇਆ ਜਾ ਐਕਸੀਡੈਂਟ ਉਹ ਹੀ ਕੀਤੇ ਨੇ ਜਿੰਨੇ ਐਕਸੀਡੈਂਟ ਨੇ ਕੀਤੇ ਨੇ ਉਹਨੇ ਦਾਗ ਪੈ ਗਏ ਹਰ ਐਕਸੀਡੈਂਟ ਤੇ ਗੱਡੀ ਦਾਲ ਪੈ ਜਾਂਦਾ ਨਾ ਪੈਣਾ ਹੀ ਹੈ ਜੇ ਬਤਾ ਉੱਥੇ ਪੈਣਾ ਹੀ ਹੈ ਇਹ ਦਾਲ ਪਏ ਨੇ ਤਾਂ ਕਾਲਾ ਰਿਹਾ ਹੋਇਆ ਪਿਆ ਆਵੇ ਲਿਖੇ ਆਵੇ ਭਾਗ ਲਿਖੇ ਆਵੇ ਭਾਗ ਭਾਗ ਜਿਹੜਾ ਹੈ ਇਹਦਾ ਇਹਨੂੰ ਪ੍ਰਾਪਤੀ ਹੈ ਆਵੇ ਦਾ ਓਹੋ ਇਹਨੂੰ ਭਾਗ ਦੀ ਪ੍ਰਾਪਤੀ ਹੈ ਜਿਹੜੀ ਲਿਖੇ ਕਰਕੇ ਹੀ ਹੈ ਵੱਡੇ ਭਾਗ ਹੈ ਛੋਟੇ ਭਾਗ ਨਹੀਂ ਨਾ ਹਿੱਸਾ ਨਾ ਤੁਸੀਂ ਬੜ ਭਾਗੀ ਆ ਭਾਗੇ ਦੀ ਸੰਸ ਵਿੱਚ ਲੋ ਦੋ ਸੈਂਸ ਨੇ ਹਾਂ ਜਿਹਨੂੰ ਕਰਮ ਨਹੀਂ ਲਿਖਿਆ ਭਾਗ ਲਿਖਿਆ ਬਸ ਇਹ ਕਰਮ ਨੂੰ ਨਹੀਂ ਮੰਨਦੀ ਕਰਮ ਨਹੀਂ ਲਿਖਿਆ ਉਹ ਕਹਿੰਦੇ ਨੇ ਕਰਮਾਂ ਦਾ ਫਲ ਹੈ ਇਹ ਕਹਿੰਦੇ ਨੇ ਭਾਗ ਦਾ ਫਲ ਹੈ ਭਾਗਾਂ ਦਾ ਫਲ ਹੈ ਭਾਗ ਕਰਮ ਚ ਫਰਕ ਕਰਮ ਤਾਂ ਜੋ ਸਰੀਰ ਨਾਲ ਕੀਤਾ ਉਹ ਹੈ ਭਾਗ ਦੇਖਣਾ ਮੂੰਹ ਭਾਗ ਕੀ ਹੈ ਭਾਵ ਜੋ ਸਰੀਰ ਨਾਲ ਕੀਤਾ ਨਹੀਂ ਇਹ ਇੰਪੋਰਟੈਂਟ ਗੱਲ ਹੈ ਵਿੱਚ ਕਰਮ ਦਾ ਜੋ ਸਰੀਰ ਨਾਲ ਕੀਤਾ ਉਹ ਹੈ ਕਰਮ ਦੀ ਜਗ੍ਹਾ ਗੁਰਬਾਣੀ ਭਾਗ ਨੂੰ ਕਿਉਂ ਮੰਨਦੀ ਹੈ ਕਰਮ ਨੂੰ ਕਿਉਂ ਨਹੀਂ ਮੰਨਦੀ ਗਹਿਰਾਈ ਨਾਲ ਗੱਲ ਦੇਖਣ ਵਾਲੀ ਹੈ ਪਾਪ ਉਹ ਹੈ ਉਹ ਭਾਗ ਸਾਡੇ ਸੋਚ ਦਾ ਜਿਹੜਾ ਹੋਇਆ ਨਹੀਂ ਸੋਚਿਆ ਸੀ ਅਸੀਂ ਲੇਕਿਨ ਸਿਰੇ ਨਹੀਂ ਚੜਿਆ ਉਹ ਹਿੱਸਾ ਸਾਡੀ ਸੋਚ ਦਾ ਜਿਹੜਾ ਤਾਂ ਹੋ ਗਿਆ ਉਹ ਤਾਂ ਕੋਈ ਗੱਲ ਨਹੀਂ ਉਹ ਤਾਂ ਮਾਫ ਹੈ ਜਿਹੜੀਆਂ ਗੱਲਾਂ ਹੋਈਆਂ ਨਹੀਂ ਉਹ ਨਹੀਂ ਵਾਪਰਨ ਜੋ ਸੋਚਿਆ ਐ ਕਿਉਂ ਸੋਚਿਆ ਗਲਤ ਗਲਤ ਸੋਚਣਾ ਮਿਲਟਰੀ ਚ ਅਪਰਾਧ ਚਾਹੇ ਕੋਈ ਅਫਸਰ ਸੋਚੇ ਕਾਨੂੰਨ ਤੋਂ ਖਿਲਾਫ ਸੋਚਣਾ ਅਪਰਾਧ ਹੈ ਇੱਥੇ ਵੀ ਅਪਰਾਧ ਹੈ ਹੁਕਮ ਤੋਂ ਖਿਲਾਫ ਸੋਚਣਾ ਅਪਰਾਧ ਹੈ ਪਰਮੇਸ਼ਰ ਦੇ ਹੁਕਮ ਤੋਂ ਸੋਚਣਾ ਖਰਾਬ ਸੋਚਣਾ ਵੀ ਅਪਰਾਧ ਹੈ ਕਰਨਾ ਦੇ ਪਾਸੇ ਰਿਹਾ ਪਲਾਨ ਬਣਾਉਣਾ ਸੋਚਣਾ ਹੀ ਹੁੰਦਾ ਹੈ ਸੋਚ ਲੈਣ ਬਣਾਉਣਾ ਸੋਚਣਾ ਹੀ ਹੈ ਸਿਰੇ ਦਾ ਜੱਜ ਨੂੰ ਜੱਜ ਨੂੰ ਪਹਿਲਾਂ ਤਾਂ ਸੋਚਦਾ ਹੀ ਆਦਮੀ ਜੋ ਸੋਚਦਾ ਬੋਲ ਪੈਂਦਾ ਜੋ ਕੀਤਾ ਤਾਂ ਕੁਝ ਨਹੀਂ ਬੋਲਿਆ ਹੀ ਹੈ ਨਾ ਬੋਲਣਾ ਅਪਰਾਧ ਹੋ ਜਾਂਦਾ ਬੋਲਣਾ ਅਪਰਾਧ ਨਹੀਂ ਹੋ ਜਾਂਦਾ ਪਰ ਇੰਨਾ ਹੀ ਹੈ ਸੰਸਾਰ ਨੂੰ ਬੋਲੇ ਤੋਂ ਪਤਾ ਲੱਗਦਾ ਉਹਨੂੰ ਬਿਨਾਂ ਬੋਲੇ ਤੋਂ ਪਤਾ ਲੱਗ ਜਾਂਦਾ ਸੰਸਾਰ ਕੇ ਅਪਰਾਧ ਜਦ ਬਣਦੇ ਜਾਂ ਬੋਲ ਕੇ ਪ੍ਰਗਟ ਕਰਦੇ ਆ ਅਸੀਂ ਬਸੋ ਬਿਨਾ ਬੋਲੋ ਸਭ ਕੁਝ ਜਾਣਦਾ ਜੋ ਅਸੀਂ ਸੋਚ ਲਿਆ ਬਿਨਾ ਬੋਲੇ ਤੇ ਜਾਣਦਾ ਇਹ ਨਹੀਂ ਜੋ ਅਸੀਂ ਮੰਗਦੇ ਆ ਉਹੀ ਬਿਨਾ ਬੋਲੇ ਤੇ ਜਾਣਦਾ ਜੋ ਅਸੀਂ ਗਲਤ ਸੋਚਦੇ ਉਹ ਵੀ ਬਿਨਾ ਬੋਲੇ ਤੇ ਜਾਣਦਾ ਉੱਟੇ ਕੰਮ ਵੀ ਜਾਣਦਾ ਸਾਡੇ ਬਿਨਾ ਬੋਲੇ ਤੇ ਹਾਂ ਇਹ ਨਹੀਂ ਗੱਲ ਹੈ ਇੱਕ ਪਾਸੇ ਦੇ ਅਰਥ ਨਹੀਂ ਹੈ ਮੇਰੇ ਬੋਲੇ ਸਭ ਕੁਝ ਜਾਣਦਾ ਦੋਵੇਂ ਪਾਸੇ ਵਾਲੇ ਅਰਥ ਲੱਗਣਗੇ ਸ਼ਾਇਦ ਉਹ ਤੇ ਇੱਕ ਪਾਸੇ ਦੀ ਸਮਝਦੇ ਰਹੇ ਹੁਣ ਇੱਕ ਪਾਸੇ ਦੇ ਨਹੀਂ ਦੂਏ ਪਾਸੇ ਦੇ ਵੀ ਨੇ ਜੇ ਬਿਨਾ ਬੋਲੇ ਵਾਲੇ ਅਰਥ ਕਰਾਂਗੇ ਤਾਂ ਸਾਨੂੰ ਫਾਇਦਾ ਪਰ ਜਿਹੜੇ ਆਪਣੇ ਹੱਕ ਵਾਲੇ ਅਰਥ ਅਸੀਂ ਕਰਦੇ ਆ ਉਹੀ ਸਾਨੂੰ ਫਸਾਉਂਦੇ ਨੇ ਫਿਰ ਬੋਲੇ ਸਭ ਕੁਝ ਜਾਣਦੇ ਖਤਰਾ ਤਾਂ ਸਾਨੂੰ ਚੋਰੀ ਦਾ ਬਿਨਾ ਬੋਲੇ ਜਾਣ ਦਾ ਜਿਹੜੀ ਚੋਰੀ ਨਹੀਂ ਉਹਦਾ ਕੋਈ ਖਤਰਾ ਹੀ ਨਹੀਂ ਹੈ ਉਹ ਚਾਹੇ ਬੋਲ ਕੇ ਦੱਸ ਦੋ ਚਾਹੇ ਬਿਨਾ ਬੋਲ ਕੇ ਦੱਸ ਦੋ ਉਹਦਾ ਤਾਂ ਕੋਈ ਰੌਲਾ ਨਹੀਂ ਜਿਹੜੀਆਂ ਚੋਰੀਆਂ ਛਪਾਈਆਂ ਨੇ ਉਹਨਾਂ ਦਾ ਖਤਰਾ ਹੈ ਬਿਨਾ ਬੋਲੇ ਜੇ ਜਾਣ ਲੈਂਦਾ ਖਤਰਾ ਤਾਂ ਉਹਦਾ ਉਹ ਖਤਰੇ ਵਾਲੇ ਹੱਥ ਕੀਤੇ ਨਹੀਂ ਦੂਏ ਗੱਲ ਜਿਹਨਾਂ ਸਾਨੂੰ ਜਿਹਨਾਂ ਦਾ ਨੁਕਸਾਨ ਹੋਣਾ ਤਾਂ ਉਹਦਾ ਅਰਥ ਨਹੀਂ ਛੱਡਦੇ ਫਿਰ ਨੁਕਸਾਨ ਤਾਂ ਹੋ ਹੀ ਜਾਂਦਾ ਨੁਕਸਾਨ ਤਾਂ ਹੋ ਹੀ ਜਾਂਦਾ ਤਾਂ ਨਹੀਂ ਲੋਕ ਹੰਦੇ ਸੋਚਣ ਤੋਂ ਇਹ ਨੁਕਸਾਨ ਵਾਲੇ ਅਰਥਾਂ ਵੱਲ ਗਏ ਨਹੀਂ ਅਜੇ ਜੋ ਇਹ ਗਲਤ ਸੋਚਦਾ ਵੇਦ ਵਿੱਚ ਲਿਖਿਆ ਹੋਇਆ ਮਨਸਾ ਪਾਪ ਮਨਸਾ ਪਾਪ ਸਿਮਰਤੀ ਨੇ ਛੱਡ ਦਿੱਤਾ ਇੱਥੋਂ ਕਹੇ ਪੰਡਤ ਪਾੜੀ ਬਾੜ ਬਸ ਇੱਥੋਂ ਹੀ ਸਾਰਾ ਸਿਆਪਾ ਪਿਆ ਮਨਸਾ ਬਾਪ ਛੱਡਦਾ ਜੋ ਸੋਚਿਆ ਉਹੀ ਪਾਪ ਹੈ ਉਹ ਕਹਿੰਦਾ ਜੋ ਸੋਚ ਲਿਆ ਪਾਪ ਹੋ ਗਿਆ ਬਸ ਵੇਰੇ ਨਾ ਕੁਰਬਾਨੀ ਵੀ ਕਹਿੰਦੀ ਜੋ ਸੋਚ ਲਿਆ ਪਾਪ ਇਸ ਕਰਕੇ ਸੋਚਣਾ ਬੰਦ ਕੀਤਾ ਸੋਚਿਆ ਸੋਚ ਨਾ ਹੋ ਗਈ ਕੀ ਤੈਨੂੰ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਸੋਚੀ ਨਾ ਜਿੰਨਾ ਮਰਜ਼ੀ ਸੋਚੀ ਜਾ ਸਾਰਾ ਸੋਚਿਆ ਤੇਰਾ ਠੀਕ ਨਹੀਂ ਹੋ ਸਕਦਾ ਜਦ ਤੱਕ ਚੱਲਣਾ ਹੀ ਭਾਣੇ ਚ ਹੈ ਕੋੜਾ ਸਾਰਾ ਦਿਨ ਸੋਚੀ ਜਾਵੇ ਮੈਂ ਉਦੋਂ ਮਾਲਕ ਦੀ ਮਰਜ਼ੀ ਹੈ ਜਿੱਦੋਂ ਮਰਜ਼ੀ ਲੈ ਮਤਾ ਕਰੇ ਪੱਛਮ ਕੇ ਤਾਂ ਪੂਰਬ ਕੇ ਤਾਂ ਹੀ ਪੱਛਮ ਹੀ ਲੈ ਜਾਏ ਉਹ ਕੋੜੇ ਨੂੰ ਪੱਛਮ ਨੂੰ ਕਹਿੰਦੇ ਚੱਲ ਬਈ ਕੀ ਉਹਦੀ ਸਾਰਾ ਦਿਨ ਦੀ ਸੋਚਦਾ ਕੀ ਫਾਇਦਾ ਹੋਇਆ ਬਈ ਇੱਕ ਜਾਨਵਰ ਤੋਂ ਜ਼ਿਆਦਾ ਕੁਝ ਨਹੀਂ ਅਸੀਂ ਜਿਵੇਂ ਸਾਡੇ ਸਾਹਮਣੇ ਜਾਨਵਰ ਨੇ ਹੁਕਮ ਦੇ ਸਾਹਮਣੇ ਅਸੀਂ ਬਿਲਕੁਲ ਉਹ ਜਿਹੇ ਜਿਹੇ ਬਣੀਏ ਨਾ ਫਿਰ ਹੁਕਮ ਮੰਨਿਆ ਜਾ ਸਕਦਾ ਇਸ ਕਰਕੇ ਜਾਨਵਰਾਂ ਨੂੰ ਕੋਈ ਉਹ ਨਹੀਂ ਨਾ ਜੁਰਮ ਸੋਚਦੇ ਹੀ ਕੱਲ ਉਹ ਦੇਖੀ ਜਾਓ ਜਿਸ ਨੂੰ ਲਿਆ ਉਹ ਤੁਰ ਕੇ ਆਦੇਸ਼ ਜਿਸਾ ਆਦੇਸ਼ ਆਦੇਸ਼ ਤੇ ਸਹਿ ਆਦੇਸ਼ ਉਸ ਦੇ ਅੱਗੇ ਆਦੇਸ਼ ਹੈ ਉਸ ਦੇ ਅੱਗੇ ਆਦੇਸ਼ ਦਾ ਮਤਲਬ ਹੈ ਸਰੈਂਡਰ ਹੋ ਜਾਣਾ ਨਮਸਕਾਰ ਕਰਨਾ ਅਸਲ ਦੇ ਵਿੱਚ ਬਹੁਤ ਛੋਟਾ ਲੱਗਦਾ ਹੈ ਨਮਸਕਾਰ ਤਾਂ ਤੋਂ ਤਾਂ ਬਾਅਦ ਜਦੇ ਕਰਦੇ ਹੀ ਨੇ ਦੇਵੀ ਦੇ ਸਾਰਿਆਂ ਨੂੰ ਕਰਦੇ ਨੇ ਆਦਮੀ ਨੂੰ ਵੀ ਕਰਦੇ ਨੇ ਦੇਵਨ ਵਾਲਾ ਕੇ ਪਾਵੋ ਜੀ ਜੇ ਦੇਖਿਆ ਗੁਰ ਸਿੱਖੜਾ ਸਿਸ ਨੇ ਮੈਨੂੰ ਲੱਗ ਗਿਆ ਕੋਈ ਹਾਂ ਸਲਾਮ ਜਵਾਬ ਦੋ ਮੈਂ ਕਰੇ ਸਲਾਮ ਵੀ ਕਰਦਾ ਹੈ ਗੱਲ ਵੀ ਨਹੀਂ ਮੰਨਦਾ ਸਰੈਂਡਰ ਕਰ ਦਿੰਦਾ ਆਦੇਸ਼ ਤੇ ਸੀ ਜਿਸੈ ਆਦੇਸ਼ ਆਦ ਅਨੀਰ ਅਨਾਦ ਅਨਾਦ ਆਦੇਸ਼ ਆਦੇਸ਼ ਸਰ ਸੱਜ ਅਸੀਂ ਹੁਕਮ ਨੂੰ ਕਹਿੰਦੇ ਆ ਆਦੇਸ਼ ਕਹਿੰਦੇ ਆ ਹਿੰਦੀ ਵਿੱਚ ਹੁਕਮ ਨੂੰ ਵੀ ਆਦੇਸ਼ ਹੁਕਮ ਉਹਦਾ ਹੀ ਮੰਨਣਾ ਚਾਹੀਦਾ ਉਹਦੇ ਹੁਕਮ ਚ ਰਹਿਣਾ ਚਾਹੀਦਾ ਸਰੈਂਡਰ ਹੋ ਜਾਣਾ ਬਸ ਉਹਦੇ ਅੱਗੇ ਆਪਣੇ ਆਪ ਨੂੰ ਸਰੈਂਡਰ ਕਰ ਸਰੈਂਡਰ ਹੋਣਾ ਜਿਹੜਾ ਹੈ ਉਹਦੇ ਬਿਨਾ ਗੱਲ ਬਣਦੀ ਆਤਮ ਸਮਰਪਣ ਕਰ ਦੇਣਾ ਉਹਦੇ ਨਾਲ ਆਪਣੀ ਮਰਜ਼ੀ ਰਹਿੰਦੀ ਉਹਦੀ ਫਿਰ ਜਾਨਵਰਾਂ ਦਾ ਆਤਮ ਸਮਰਪਣ ਹੁੰਦਾ ਹੈ ਤਾਂ ਕਰਕੇ ਉਹਨਾਂ ਨੂੰ ਕੋਈ ਅਪਰਾਧ ਨਹੀਂ ਬਿੱਲੀ ਸਾਰੀ ਜ਼ਿੰਦਗੀ ਚੂਹੇ ਮਾਰਦੀ ਹੈ ਕੋਈ ਅਪਰਾਧ ਨਹੀਂ ਕੋਈ ਪਾਪ ਨਹੀਂ ਨਹੀਂ ਤਾਂ ਉਹਦਾ ਨਰਕ ਨੂੰ ਜਾਵੇ ਫਿਰ ਥੱਲੇ ਨੂੰ ਜਾਵੇ ਉੱਪਰ ਨੂੰ ਤਾਂ ਆਏ ਨਹੀਂ ਸਕਦੀ ਹਰ ਜਨਮ 'ਚ ਬਿੱਲੀ ਨੇ ਪਾਪ ਕਰਨਾ ਤੇ ਬਿੱਲੀ ਬਣ ਕੇ ਫਿਰ ਉੱਤੇ ਨੂੰ ਆਦਮੀ ਕਿਵੇਂ ਬਣ ਜੂ ਕਿੰਨੇ ਜਾਨਵਰ ਨੇ ਪਾਪ ਕਰਨ ਵਾਲੇ ਜੀਵ ਕਾ ਹਰ ਜੀਵ ਹੈ ਫਿਰ ਤਰੱਕੀ ਕਿਵੇਂ ਕਰ ਗਿਆ ਹੈ ਜਿਹੜੇ ਪਾਪ ਨੂੰ ਮੰਨਦੇ ਨੇ ਬੁੱਧੀਹੀਨ ਨੇ ਅਸਲ ਬੁੱਧੀਹੀਨ ਕੁਝ ਵੀ ਮੰਨ ਸਕਦੇ ਉਹਨਾਂ ਨੂੰ ਮਾਫੀ ਹੈ ਬੁੱਧੀਹੀਨ ਵਾਸਤੇ ਮਾਫੀ ਹੈ ਕੁਝ ਵੀ ਸੋਚ ਸਕਦੇ ਨੇ ਕੁਝ ਵੀ ਕਹਿ ਸਕਦੇ ਨੇ ਕੁਝ ਵੀ ਮੰਨ ਸਕਦੇ ਨੇ ਬੁੱਧੀਹੀਨ ਜੋ ਹੈ ਇਹ ਬੁੱਧੀ ਇਹਨਾਂ ਦੀਆਂ ਮੱਤਾਂ ਨੇ ਬਣਾਈਆਂ ਹੋਈਆਂ ਬੁੱਧਵਾਨਾਂ ਦੀਆਂ ਮੱਤਾਂ ਨਹੀਂ ਵਿਦਵਾਨਾਂ ਦੀਆਂ ਮੱਤਾਂ ਨੇ ਵਿਦਵਾਨ ਜਿੰਨਾ ਜਰ ਵਿਦਵਾਨ ਉਹਨਾਂ ਜਰ ਬੁੱਧੀ ਨਹੀਂ ਕਿਹੜੀ ਬੁੱਧੀ ਵਿਵੇਕ ਬੁੱਧੀ ਨਹੀਂ ਪੂਰੀ ਬੁੱਧ ਨਹੀਂ ਹੁੰਦੀ ਜਿੰਨਾ ਜਰ ਪੂਰੀ ਬੁੱਧ ਨਹੀਂ ਉਹ ਪੂਰੀ ਬੁੱਧ ਤੋਂ ਹੀਣ ਨਾ ਕਵੀ ਹੈ ਬੁੱਧੀ ਹੀਣ ਦਾ ਮਤਲਬ ਇਹ ਨਹੀਂ ਬਿਲਕੁਲ ਬੁੱਧੀ ਹੈ ਨਹੀਂ ਖੇਡ ਦਾ ਮਤਲਬ ਇਹ ਜਾਂਦਾ ਬਿਲਕੁਲ ਹੈ ਨਹੀਂ ਅਸੀਂ ਚਾਹੇ ਉਹਦਾ ਮਤਲਬ ਇਹ ਸਮਝ ਲਈਏ ਜਦੋਂ ਕਹੇ ਹਿੰਨੜੀ ਜਾਤ ਹਿੰਨੜੀ ਮਤ ਮੇਰੀ ਜਾਤ ਜਵਾ ਮਤ ਤਾਂ ਹੈਗੀ ਆ ਮਤ ਤਾਂ ਹੈਗੀ ਆ ਪਰ ਪੂਰੀ ਨਹੀਂ ਹੈ ਮਤ ਹੈ ਹੈਗੀ ਆ ਪੂਰੀ ਨਹੀਂ ਹੈ ਇੰਦਰੀ ਦਾ ਮਤਲਬ ਬਿਲਕੁਲ ਹੈ ਨਹੀਂ ਇਹ ਨਹੀਂ ਹੁੰਦਾ ਅਸੀਂ ਅੱਜ ਦੀ ਸੈਂਸ ਵਿੱਚ ਜੋ ਮਰਜ਼ੀ ਵਰਤੀਏ ਇਸ ਲਫ਼ਜ਼ ਦੇ ਅਰਥ ਅੱਜ ਦੀ ਸੈਂਸ ਤਾਂ ਹੀ ਹੈ ਜਿਹੜੇ ਬਾਅਦ ਦੇ ਵਿੱਚ ਲਫ਼ਜ਼ਾਂ ਦੇ ਅਰਥ ਬਦਲ ਜਾਂਦੇ ਹੁੰਦੇ ਕਿਸੇ ਲਫ਼ਜ਼ ਤੇ ਜੇ ਮਤਭੇਦ ਹੋ ਜਾਂਦੇ ਵਿਦਵਾਨਾਂ ਦੇ ਹਿੰਦੂ ਹਿੰਦੂ ਮਤ ਚ ਤਾਂ ਉਹਨਾਂ ਨੇ ਇਹ ਦੇਖਣਾ ਬੇਦ ਵਿੱਚ ਇਸ ਲਫ਼ਜ਼ ਦਾ ਕਿਸ ਸੈਂਸ ਵਿੱਚ ਵਰਤਿਆ ਹੋਇਆ ਹੈ ਵੇਦ ਵਿੱਚ ਜਿਹੜੀ ਸੈਂਸ ਵਿੱਚ ਲਫ਼ਜ਼ ਵਰਤਿਆ ਹੈ ਉਹੀ ਅਰਥ ਹੋਣਗੇ ਸਾਡੇ ਕੋਲ ਗੁਰਬਾਣੀ ਹੈ ਜੋ ਗੁਰਬਾਣੀ ਦੇ ਸੈਂਸ ਵਿੱਚ ਲਫ਼ਜ਼ ਵਰਤਿਆ ਉਹੀ ਅਰਥ ਹੋਣਗੇ ਅਸੀਂ ਇਹਨਾਂ ਲਫ਼ਜ਼ਾਂ ਦੇ ਅਰਥ ਹੋਰ ਡਿਕਸ਼ਨਰੀ ਜੋ ਲੈ ਲੈ ਪੱਟੀ ਮੇਸ ਉੱਥੋਂ ਹੋਈ ਹੈ ਕਿਤੇ ਕਿਸੇ ਡਿਕਸ਼ਨਰੀ 'ਚ ਕਿਸੇ ਲਫ਼ਜ਼ ਦਾ ਕੋਈ ਵੀ ਅਰਥ ਹੋਵੇ ਗੁਰਬਾਣੀ 'ਚ ਕਿਸ ਸੈਂਸ ਵਿੱਚ ਵਰਤਿਆ ਹੋਇਆ ਜਿੰਨੀ ਵਾਰ ਵੀ ਵਰਤਿਆ ਹੋਇਆ ਸਾਰਾ ਤੁਸੀਂ ਕੱਢ ਕੇ ਕੰਪਿਊਟਰ 'ਚੋਂ ਦੇਖ ਲਓ ਵੀ ਆ ਸੈਂਸ ਵਿੱਚ ਵਰਤਿਆ ਹੋਇਆ ਇੱਥੋਂ ਹੀ ਅਰਥ ਕਰੋ ਉਹਦੇ ਇਹ ਅਸੀਂ ਕੀਤਾ ਨਹੀਂ ਕੋਈ ਦਾ ਕੁਝ ਹੋ ਗਿਆ ਬਹੁਤ ਵੱਡਾ ਕਾਰਨ ਹੈ ਅਰਥਾਂ ਦੇ ਨਾਮ ਹੁੰਦਾ ਇਹ ਡਿਕਸ਼ਨਰੀਆਂ ਲੈ ਕੇ ਹਿੰਦੀ ਦੇ ਲਾਗੂ ਕਰਤੀਆਂ ਉਹ ਲਾਹੌਰੇ ਕੋਈ ਬਣ ਗਿਆ ਇਸ ਕਰਕੇ ਵਿਦਵਾਨ ਬੁੱਧਵਾਨ ਨਹੀਂ ਹੁੰਦੇ ਇਹ ਬੁੱਧਵਾਨਾਂ ਦੀ ਲਿਖੀ ਹੋਈ ਹੈ ਪੂਰੀ ਬੁੱਧ ਵਾਲਿਆਂ ਦੀ ਬਾਣੀ ਵਿਦਵਾਨ ਪੂਰੀ ਬੁੱਧ ਨੂੰ ਕਿੱਥੋਂ ਸਮਝ ਲੈਣਗੇ ਸਮਝਦੇ ਜਿਹੜੇ ਇੰਡੀਕੇਸ਼ਨ ਦਿੱਤੇ ਹੋਏ ਨੇ ਨਾ ਵਿਦਵਾਨਾਂ ਵਾਸਤੇ ਦਿੱਤੇ ਨੇ ਜਿਵੇਂ ਸੜਕ ਤੇ ਅਸੀਂ ਜਾਂਦੇ ਇੰਡੀਕੇਟਰ ਹੁੰਦੇ ਨੇ ਲਿਖੇ ਬੋਰਡ ਲਿਖੇ ਹੁੰਦੇ ਤੇ ਪੁਲੀ ਹੈ ਤੇ ਬੋਰਡ ਹੈ ਤੇ ਉਹ ਹੈ ਡਰਾਈਵਰ ਨੂੰ ਸਿਖਾਇਆ ਜਾਂਦਾ ਭਾਈ ਧਿਆਨ ਰੱਖੀ ਡਰਾਈਵਰ ਨੇ ਜ਼ਰੂਰ ਦੇਖਣਾ ਹਰ ਇੰਡੀਕੇਟਰ ਨੂੰ ਸਵਾਰੀ ਚਾਹੇ ਦੇਖੇ ਚਾਹੇ ਨਾ ਦੇਖੇ ਡਰਾਈਵਰ ਕਹਿੰਦਾ ਜਿਹੜਾ ਦੇਖੇ ਨਾ ਤੇ ਜਿਹੜਾ ਸਿੱਖ ਹੈ ਪੜਦਾ ਬਾਣੀ ਜਿਹਨੇ ਰਾਹ ਲੱਭਣਾ ਜਿੰਨੇ ਇੰਡੀਕੇਟਰ ਨੇ ਉਹਨਾਂ ਵੱਲ ਧਿਆਨ ਨਹੀਂ ਦਿੱਤਾ ਜਦ ਵਿਦਿਆ ਸੋਧੇ ਤੱਕ ਲਹੇ ਲਿਖਿਆ ਸੀ ਬਹੁਤ ਇੰਪੋਰਟੈਂਟ ਗੱਲ ਸੀ ਆਪਣੀ ਵਿਦਿਆ ਜਿਹੜੀ ਅਸੀਂ ਪੜ੍ਹੀ ਉਹਨੂੰ ਸੋਧਣ ਇਹ ਸੋਧੀ ਹੋਈ ਵਿਦਿਆ ਲਿਖਿਆ ਹੋਇਆ ਇਹ ਵੀ ਹੱਥ ਹੈ ਪੈਰ ਹੈ ਕਾਰ ਹੈ ਕਾਰਾਂ ਹੱਥ ਇੱਕ ਨਹੀਂ ਹੁੰਦੇ ਇਹ ਸੋਧਣ ਦਾ ਮਤਲਬ ਹੈ ਸੀਸ ਹਰ ਸਿਰ ਇੱਕ ਨਹੀਂ ਹੁੰਦੇ ਸੀਸ ਵੱਡੇ ਤੇ ਵੀ ਜਿਉਂਦਾ ਰਹਿੰਦਾ ਸਿਰ ਵੱਡੇ ਤੇ ਜਿਉਂਦਾ ਨਹੀਂ ਰਹਿੰਦਾ ਸੀਸ ਵੱਡੇ ਕਰ ਬੈਸਣ ਦੀਜੈ ਮੈਨੂੰ ਸਿਰ ਸੇਵ ਕਰੀਜੈ ਸੀਸ ਵੱਡੇ ਤੇ ਵੀ ਜਿਉਂਦਾ ਰਹਿੰਦਾ ਸਿਰ ਵੱਡੇ ਤੇ ਨਹੀਂ ਜਿਉਂਦਾ ਕਿਉਂਕਿ ਸੀਸ ਨਿਰਾਕਾਰੀ ਸਰੀਰ ਦਾ ਨਿਰਾਕਾਰੀ ਸਰੀਰ ਦਾ ਸੀਸ ਮਾਨ ਹੈ ਹੈ ਗਈ ਇਹਦਾ ਸਰ ਜੋ ਮੇ ਗਈ ਸਰ ਨੀਵਾ ਹੋ ਗਿਆ ਸਰੈਂਡਰ ਹੁੰਦਾ ਸਰ ਨੀਵਾ ਹੋਏ ਤੇ ਵੱਡੇ ਤੇ ਜਿੰਨਾ ਜਦ ਸਰੈਂਡਰ ਸਿਰ ਉੱਚਾ ਸਰੈਂਡਰ ਕਿਵੇਂ ਹੋ ਜੂ ਜਾਂ ਰਾਜਾ ਰਾਜਾ ਦੇ ਮੂਰੇ ਹਾਰ ਮੰਨਦਾ ਨੀਵਾ ਹੁੰਦਾ ਕਿ ਨਹੀਂ ਹੁੰਦਾ ਝੁਕਦਾ ਕਿ ਨਹੀਂ ਜਾ ਕੇ ਸਿਰ ਝੁਕਾਉਂਦਾ ਯਾ ਤਾਂ ਕਹਿੰਦਾ ਹਾਰ ਮੰਨ ਜਾ ਨਹੀਂ ਸਿਰ ਨਹੀਂ ਲੜ ਫਿਰ ਮਰਨ ਤਿਆਰ ਹੋ ਜਾ ਆਤਮਗਿਆਨ ਵੀ ਇਹੀ ਕਹਿੰਦੇ ਨੇ ਇਹ ਹਾਰ ਮੰਨ ਲਓ ਇਹ ਮਰਨ ਨੂੰ ਤਿਆਰ ਹੋ ਜਾਓ ਹਾਰ ਮੰਨਣਾ ਵੀ ਸਿਰ ਵਟਣਾ ਹੈ ਗੁਰਮਤ ਦੇ ਸਾਹਮਣੇ ਹਾਰ ਮੰਨਣੀ ਹੈ ਆਪਣੀ ਬੁੱਧ ਨੇ ਸੰਸਾਰੀ ਬੁੱਧੀ ਵਿਦਵਾਨ ਦੀ ਬੁੱਧੀ ਹਾਰ ਨਹੀਂ ਮੰਨਦੀ ਗੁਰਮਤ ਦੇ ਸਾਹਮਣੇ ਹਾਰ ਨਹੀਂ ਮੰਨਦੀ ਮਨ ਹਾਰ ਨਹੀਂ ਮੰਨਦਾ ਬੜੀਆਂ ਦਲੀਲਾਂ ਦਿੰਦਾ ਮਨ ਕੇ ਹਾਰੇ ਜੀਤ ਹੈ ਮਨ ਕੇ ਜੀਤੇ ਹਾਰ ਮਨ ਕੇ ਜੀਤੇ ਹਾਰ ਮਨ ਕੇ ਹਾਰੇ ਜੀਤ ਬੜੇ ਤਾਂ ਗੱਲ ਬਹੁਤ ਉਲਟ ਹੈ ਵਿਦਵਾਨਾਂ ਦੇ ਹਿਸਾਬ ਨਾਲ ਬਹੁਤ ਉਲਟ ਗੱਲ ਹੈ ਇਸ ਕਰਕੇ ਗੁਰਬਾਣੀ ਬਹੁਤ ਉਲਟ ਗੱਲ ਹੈ ਇਹਦੀਆਂ ਤਾਂ ਇਹ ਜਿਹੀ ਉਲਟ ਪਟਾਂ ਗੱਲਾਂ ਨੇ ਵਿੱਚੋਂ ਲੋਕਾਂ ਨੂੰ ਐ ਲੱਗਦੀਆਂ ਨੇ ਲੈ ਇਹ ਕੋਈ ਇਹ ਤਾਂ ਹੋ ਹੀ ਨਹੀਂ ਸਕਦਾ ਆਦ ਅਰੀਰ ਅਨਾਦ ਅਨਾਹਤ ਚੁਗਲੀ ਕੇ ਕੋਲੇ ਆਦ ਆਦ ਕੌਣ ਹੈ ਆਦ ਹੁਕਮ ਹੈ ਜੋ ਨਾਥ ਹੈ ਉਹ ਆਦ ਹੈ ਸ੍ਰਿਸ਼ਟੀ ਦਾ ਉਹਨੇ ਪ੍ਰਗਟ ਹੋ ਕੇ ਦੇਖੋ ਸ਼ਬਦ ਜਮਦਾ ਨਹੀਂ ਹੁੰਦਾ ਪ੍ਰਗਟ ਹੁੰਦਾ ਪ੍ਰਗਟ ਕੌਣ ਹੈ ਜੋ ਗੁਪਤ ਸੀ ਪ੍ਰਗਟ ਕੌਣ ਹੋਇਆ ਜੋ ਗੁਪਤ ਸੀ ਜਿਹੜੇ ਗੁਣ ਗੁਪਤ ਸੀ ਉਹ ਗੁਣੇ ਪ੍ਰਗਟ ਕੀਤੇ ਨੇ ਹੋਰ ਕੁਝ ਨਹੀਂ ਪ੍ਰਗਟ ਹੋਇਆ ਸੁਨ ਅਵਸਥਾ ਵਿੱਚ ਗੁਣ ਸਾਰੇ ਸੀ ਗੁਪਤ ਸੀ ਸਹਿਜ ਅਵਸਥਾ 'ਚ ਗੁਣ ਪ੍ਰਗਟ ਕਰਦੇ ਹੁਣ ਗੁਣ ਪ੍ਰਗਟ ਹੋਏ ਨੇ ਉਹੀ ਨਾਮ ਹੈ ਉਹੀ ਹੁਕਮ ਜਿਹੜੇ ਗੁਣ ਪ੍ਰਗਟ ਕੀਤੇ ਨੇ ਉਹੀ ਹੁਕਮ ਗੁਣਾ ਦਾ ਹੀ ਗਾਇਨ ਹੈ ਹੁਕਮ ਦੀ ਵਡਿਆਈ ਹੈ ਨਾਮ ਦੀ ਵਡਿਆਈ ਦੇਖੋ ਨਾਮ ਦੀ ਵਡਿਆਈ ਹੈ ਜੋਤ ਦੀ ਵਡਿਆਈ ਨਹੀਂ ਜੋਤ ਦੀ ਵਡਿਆਈ ਨਹੀਂ ਜਾਤ ਦੀ ਵਡਿਆਈ ਨਹੀਂ ਨਾਮ ਦੀ ਵਡਿਆਈ ਨਾ ਤਾਂ ਜੋਤ ਦੀ ਵਡਿਆਈ ਹੈ ਜੋਤ ਬਿਨਾ ਰਚਨਾ ਨਹੀਂ ਰਚੀ ਗਈ ਜੋਤ ਪਈ ਹੈ ਨਾ ਘੜ ਘੜ ਜੋਤ ਸਮੋਏ ਜਾਤੇ ਨਿਰਭਵਨ ਸਾਜਿਆ ਜਾਤੇ ਨਿਰਭਵਨ ਰਾਜਾ ਵਿੱਚ ਜੋਤ ਪਾਈ ਤਾਂ ਹੀ ਬਣ ਸਾਜਿਆ ਨਾ ਜੋਤ ਦੀ ਵਡਿਆਈ ਆ ਨਾ ਜਾਤ ਦੀ ਵਡਿਆਈ ਜੋਤ ਤਾਂ ਜੀਵ ਦੀ ਵੀ ਜੋਤ ਨੂੰ ਜੋਤ ਹੈ ਕਿ ਵਡਿਆਈ ਕੀ ਦੀ ਵਡਿਆਈ ਨਾਮ ਦੀ ਹੈ ਜੋਤ ਤੋਂ ਔਰ ਜਾਤ ਤੋਂ ਦੋਹਾਂ ਤੋਂ ਵੱਖਰੇ ਨੇ ਜੋਤ ਨੂੰ ਔਰ ਜਾਤ ਨੂੰ ਜੋੜਨਾ ਸੰਜੋਗ ਕਰਨਾ ਜੋਤ ਔਰ ਜਾਤ ਨੂੰ ਵਿਛੋੜ ਦੇਣਾ ਸੰਜੋਗ ਵਿਜੋਗ ਹੈ ਚੇਤਨ ਨੂੰ ਇੱਕ ਕਰ ਦੇਣਾ ਜੜ ਚੇਤਨ ਨੂੰ ਵੱਖਰਾ ਵੱਖਰਾ ਕਰ ਦੇਣਾ ਇਹ ਸੰਜੋਗ ਵਿਜੋਗ ਹੈ ਉਹਦੀ ਬੜੇ ਕਿਹਦੇ ਨਾਲ ਹੁੰਦਾ ਹੁਕਮ ਨਾਲ ਉਹਦੀ ਬੜੇ ਹੀ ਹੁੰਦਾ ਉਹਦੀ ਬੜੇ ਹੀ ਆਦ ਅਨੀਲ ਆਦ ਹੁਕਮ ਆਦ ਹੈ ਅਨੀਲ ਹੈ ਗਿਣਤੀ ਮਿਲਤੀ ਤੋਂ ਭਰਿਆ ਕਿੰਨਿਆਂ ਦਾ ਹੁਕਮ ਹੈ ਕਿੰਨੇ ਗੁਣ ਨੇ ਇਹਦੇ ਕਿੰਨੀ ਜਗ੍ਹਾ ਚੱਲਦਾ ਹੈ ਇਹਦੀ ਕੋਈ ਗਿਣਤੀ ਮਿਲਤੀ ਨਹੀਂ ਕਿੰਨੀ ਸ਼ਕਤੀ ਹੈ ਇਹਦੇ ਵਿੱਚ ਕੋਈ ਗਿਣਤੀ ਨਹੀਂ ਪਰ ਹੁਕਮ ਹੈ ਕਿੰਨੀ ਗਿਣ ਅੰਦਾਜ਼ ਸਭ ਪਾਸੇ ਤੋਂ ਪਰੇ ਇਹ ਗਿਣਤੀ ਮਿਲਤੀ ਤੋਂ ਪਰੇ ਹੈ ਹੁਕਮ ਹਰ ਕਿਸੇ ਦਾ ਹੁਕਮ ਲਿਮਟਿਡ ਹੁੰਦਾ ਹੈ ਥੱਲੇ ਦੇ ਜੱਜ ਨੂੰ ਕਿਹੜਾ ਮੁਕੱਦਮਾ ਸੁਣਦੇ ਉਹ ਕਹਿੰਦਾ ਜੀ ਵੱਡਾ ਮੁਕੱਦਮਾ ਮੈਂ ਤਾਂ ਸੁਣ ਹੀ ਨਹੀਂ ਸਕਦਾ ਛੇ ਛੰਦੇ ਚਲੇ ਜਾ ਉਹਦੀ ਵੀ ਲਿਮਟ ਹੈ ਇਸ ਕਰਕੇ ਇੱਥੇ ਕੋਈ ਲਿਮਟ ਨਹੀਂ ਹੈ ਕੋਈ ਲਿਮਟ ਨਹੀਂ ਪਾਵਰ ਕਿੰਨੀ ਹੈ ਕੋਈ ਲਿਮਟ ਹੀ ਨਹੀਂ ਹੈ ਗਿਣਤੀ ਮਿਲਦੀ ਨਹੀਂ ਅਨਾਰ ਅਨਾਰ ਹੈ ਜਿਹਦਾ ਆਰ ਨਹੀਂ ਹੁੰਦਾ ਇਹਦਾ ਆਦਮ ਨਹੀਂ ਕੋਈ ਹੁਕਮ ਹਾਕਮ ਤੋਂ ਵੱਖਰਾ ਨਹੀਂ ਹੈ ਤਾਂ ਅਨਾਦੀ ਵੀ ਕਹਿੰਦੇ ਨੇ ਪ੍ਰਗਟੇ ਹੋਇਆ ਨਾ ਆਦੋ ਹੁੰਦਾ ਇਹਦਾ ਪੈਦਾ ਹੋਇਆ ਹੋਵੇ ਪੈਦਾ ਨਹੀਂ ਹੋਇਆ ਪ੍ਰਗਟ ਹੋਇਆ ਲਹਿਰ ਬਣੀ ਹੈ ਪਾਣੀ ਦੀ ਪਾਣੀ ਤੋਂ ਹੀ ਲਹਿਰ ਬਣੀ ਹੈ ਪਾਣੀ ਠੀਕ ਹੋ ਪਹਿਲਾਂ ਪਹਿਲਾਂ ਲੈਣ ਗੋਵਤੀ ਪ੍ਰਗਟ ਹੋ ਗੁਣ ਸੀਗੇ ਵਿੱਚੇ ਪ੍ਰਗਟੇ ਹੋਏ ਇਸ ਕਰਕੇ ਹੁਕਮ ਵੀ ਅਨਾਦ ਹੈ ਜੋਤ ਵੀ ਅਨਾਦ ਹੈ ਜਲ ਕੇਵਲ ਜਲਵਾ ਹੈ ਲਹਿਰ ਜਿਹੜੀ ਹੈ ਪਾਣੀ ਦੇ ਉੱਤੇ ਜਿਹੜੀ ਹੈ ਕੀ ਹੈ ਜਲ ਕੇਵਲ ਜਲ ਕਰਕੇ ਜੋ ਇਹਦੇ ਵਿੱਚ ਜਲ ਕਰਕੇ ਹੁਕਮ ਗੁਣਾ ਕਰਕੇ ਅਨਾਦ ਹੈ ਹਮੇਸ਼ਾ ਹੀ ਰਹਿੰਦਾ ਐ ਨਹੀਂ ਵੀ ਹੁਣੇ ਗੁਣ ਪੈਦਾ ਹੋਏ ਨੇ ਪਹਿਲਾਂ ਹੈ ਨਹੀਂ ਸੀ ਇਹ ਨਹੀਂ ਵੀ ਹੁਣੇ ਗੁਣ ਦੇਖੋ ਇੱਕ ਆਦਮੀ ਮਰ ਰਿਹਾ ਉਹਨੂੰ ਆਪਾਂ ਨੇ ਪਾਣੀ ਪਿਲਾਤਾ ਉਹ ਬਚ ਗਿਆ ਪਾਣੀ ਕੋਲ ਆਲਰੇਡੀ ਸੀ ਪਰ ਪਤਾ ਲੱਗਿਆ ਉਹਦਾ ਜਲ ਜਾਉ ਬਚ ਗਿਆ ਬੰਦਾ ਇੱਕ ਦਵਾਈ ਹੈ ਠੀਕ ਹੈ ਪਤਾ ਲੱਗ ਗਿਆ ਵੀ ਇਹ ਟੀਕੇ ਨਾਲ ਹੋ ਜਾਂਦਾ ਕੁਝ ਗੁਣ ਪਹਿਲਾਂ ਹੀ ਹੈ ਹੁਣ ਪਹਿਲਾਂ ਹੀ ਸੀ ਇਹ ਸਾਰੇ ਵਰਤੇ ਨਹੀਂ ਸੀ ਜਾਂਦੇ ਵਰਤੋਂ ਜਾਏ ਤੇ ਪਤਾ ਲੱਗਿਆ ਗਿਆ ਵਰਤੋਂ ਜਾਇਆ ਹੁਕਮ ਦੇ ਵਰਤੋਂ ਜਾ ਰਹੇ ਨੇ ਹੁਣ ਪਹਿਲਾਂ ਵਰਤੋਂ ਚ ਨਹੀਂ ਸੀ ਆ ਰਹੇ ਬਸ ਨਹੀਂ ਫਰਕ ਗਿਆਨਵਾਨ ਆਦਮੀ ਇੱਕ ਬੈਠਾ ਚੁੱਪ ਕੀਤਾ ਬੈਠਾ ਉਹਦੇ ਕੋਲ ਗਿਆਨ ਹੈ ਵਰਤੋਂ ਚ ਨਹੀਂ ਆ ਰਿਹਾ ਕਿਸੇ ਨੂੰ ਪਤਾ ਨਹੀਂ ਲੱਗ ਰਿਹਾ ਜਦੋਂ ਉੱਠ ਕੇ ਸਟੇਜ ਤੇ ਬੋਲਣ ਲੱਗਿਆ ਉਹ ਗਿਆਨ ਪ੍ਰਗਟ ਹੋ ਗਿਆ ਇੰਨੀ ਹੋਈ ਗੱਲ ਹੈ ਹੋਰ ਕੁਝ ਨਹੀਂ ਹੈ ਉਹ ਬੋਲਣੇ ਲੱਗਿਆ ਸੱਚਖੰਡ ਦੀ ਆਵਾਜ਼ ਹੈ ਹੋਰ ਕੁਝ ਨਹੀਂ ਹੈ ਕਾਰਨ ਕਬਣਾ ਬੋਲ ਨਹੀਂ ਗਿਆ ਹੋਇਆ ਕਾਰਨ ਕਬਣਾ ਅਬੋਲ ਜਦ ਬੋਲਣ ਲੱਗੇ ਗੁਣ ਪ੍ਰਗਟ ਹੋ ਗਏ ਜਦ ਜਦ ਬੋਲੇ ਨਹੀਂ ਗੁਣ ਪ੍ਰਗਟ ਨਹੀਂ ਇਹ ਆਵਾਜ਼ ਹੈ ਉਹਨਾਂ ਦੀ ਸਾਰਿਆਂ ਦੀ ਹੋਰ ਕੁਝ ਨਹੀਂ ਹੈਗਾ ਆਵਾਜ਼ ਕੋਈ ਬਖਰੀ ਚੀਜ਼ ਹੁੰਦੀ ਹੈ ਉਹ ਵੱਖਰੀ ਚੀਜ਼ ਹੈ ਹੁਕਮ ਕੋਈ ਵੱਖਰੀ ਚੀਜ਼ ਨਹੀਂ ਇਸ ਕਰਕੇ ਸਤ ਔਰ ਨਾਮ ਇੱਕ ਨੇ ਸਤ ਜੋਤ ਹੈ ਨਾਮ ਹੁਕਮ ਹੈ ਕਰਤਾ ਔਰ ਪੁਰਖ ਇਕੱਠੇ ਨੇ ਇੱਕ ਕੋਈ ਨੇ ਕੋਈ ਹੀ ਨੇ ਦੋ ਨਹੀਂ ਹੋ ਸਕਦੇ ਲਹਿਰ ਔਰ ਪਾਣੀ ਨੂੰ ਤੁਸੀਂ ਅੱਡ ਨਹੀਂ ਕਰ ਸਕਦੇ ਇੱਕ ਦੂਰੇ ਤੋਂ ਲਹਿਰ ਔਰ ਪਾਣੀ ਦੀ ਮਿਸਾਲ ਤਾਂ ਹੀ ਦਿੱਤੀ ਹੈ ਤੁਸੀਂ ਲਹਿਰ ਨੂੰ ਪਾਣੀ ਤੇ ਅੱਡ ਕਰਕੇ ਦੇਖੋ ਪਾਣੀ ਦਾ ਲਹਿਰ ਦੇ ਵਿੱਚ ਹੈ ਨਹਿਰ ਬਣੀ ਉਹ ਪਾਣੀ ਤੋਂ ਹੋਈ ਹੈ ਅਨਾਹਤ ਅਨਾਹਤ ਕਹਿੰਦੇ ਨੇ ਜਿਹਨੂੰ ਮੋੜਿਆ ਨਹੀਂ ਜਾ ਸਕਦਾ ਜਿਹਦਾ ਸਾਡੇ ਕੋਲ ਕੋਈ ਇਲਾਜ ਨਹੀਂ ਦੇਖੋ ਤਾਂ ਤੀਰ ਆਉਂਦੇ ਨੇ ਤੁਸੀਂ ਦੇਖੇ ਹੋਣੇ ਨੇ ਇਹਨਾਂ ਦੀਆਂ ਲੜਾਈਆਂ ਮਹਾਭਾਰਤ ਦੇ ਵਿੱਚ ਚੱਲਦੇ ਆਉਂਦੇ ਨੇ ਦੂਏ ਪਾਸੋਂ ਤੀਰ ਆਉਂਦੇ ਦੋਏ ਕੱਟ ਜਾਂਦੇ ਨੇ ਐਵੇਂ ਹੁਕਮ ਦੇ ਤੀਰ ਦਾ ਕੋਈ ਰਾਜ ਨਹੀਂ ਫਿਰ ਉਹ ਨਹੀਂ ਮੋੜ ਸਕਦਾ ਕੋਈ ਇਹਦਾ ਜੋ ਚੱਲ ਗਿਆ ਬਾਹਰ ਜਾਊਗਾ ਇਹ ਨਾ ਉਹ ਦੇਖੋ ਦੋਏ ਜਲ ਜਾਂਦੇ ਨੇ ਦੋਏ ਵਾਰ ਖਤਮ ਹੋ ਜਾਂਦੇ ਨੇ ਐਸੀ ਕੋਈ ਪਾਵਰ ਨਹੀਂ ਜਿਹੜੇ ਹੁਕਮ ਨੂੰ ਰਸਤੇ 'ਚ ਖਤਮ ਕਰ ਦੇਵੇ ਆ ਮੋੜ ਦੇ ਇਹ ਇਹਨੂੰ ਆਹਤ ਵੀ ਕਰ ਦੇਵੇ ਨਾ ਕਾਓ ਕਟਾਰਾ ਕਰ ਸਕਦਾ ਕੋਈ ਐਸਾ ਕਟਾਰਾ ਨਹੀਂ ਹੈ ਜਿਹੜਾ ਗਿਆਨ ਖੜਕਦੇ ਆ ਕੇ ਬਰਾਬਰ ਵੱਜ ਜਵੇ ਉਹਨੂੰ ਤੇ ਉਹ ਤਲਵਾਰਾਂ ਤੇ ਤਲਵਾਰਾਂ ਨਹੀਂ ਪੜਦੀ ਚਰਚਾ ਗਿਆਨ ਚਰਚਾ ਹੁੰਦੀ ਹੈ ਵਿਵੇਕ ਬੁੱਧੀ ਨਾਲ ਦੁਨੀਆ ਬੁੱਧੀ ਆ ਕੇ ਲੜਦੀਆਂ ਨੇ ਪਰ ਕੋਈ ਸਭ ਘਟੀਆਂ ਜਾਂਦੀਆਂ ਨੇ ਇਹਨੂੰ ਕੁਝ ਨਹੀਂ ਹੁੰਦਾ ਜੀ ਧਾਰ ਤੇ ਵੀ ਨਹੀਂ ਅਸਰ ਪੈਂਦਾ ਕੋਈ ਚੀਜ਼ ਪੂਰੇ ਹੁੰਦੀ ਹੋਈ ਨਹੀਂ ਸਭ ਨੂੰ ਚੀਰਦੀ ਹੋ ਚਲੀ ਜਾਂਦੀ ਕੋਈ ਅਸਰ ਹੀ ਨਹੀਂ ਹੁੰਦਾ ਇਹਦੇ ਤੇ ਜੁਗ ਜੁਗੇ ਇੱਕੋ ਜੁਗ ਜੁਗੇ ਇੱਕੋ ਜੁਗ ਜੁਗ ਲਫ਼ਜ਼ ਉਹਨਾਂ ਚਿਰ ਆਊਗਾ ਜਿੰਨਾ ਚਿਰ ਮਾਇਆ ਜਿੰਨਾ ਚਿਰ ਰਚਨਾ ਉਹਨਾਂ ਚਿਰ ਜੁਗ ਜੁਗ ਹੈ ਰਚਨਾ ਦੇ ਬਾਅਦ ਜੁਗ ਹੁੰਦੇ ਹੀ ਰਚਨਾ ਦੇ ਬਾਅਦ ਜੁਗ ਨਹੀਂ ਜਿੰਨਾ ਚਿਰ ਸੰਸਾਰ ਹੈ ਉਹਨਾਂ ਚਿਰ ਇੱਕੋ ਵੇਸ ਰਹਿਣਾ ਇੱਕੋ ਹੀ ਸ਼ਕਲ ਆਕਾਰ ਰਹਿਣਾ ਹੁਕਮ ਦਾ ਹੁਕਮ ਬਦਲਦਾ ਨਹੀਂ ਹੁੰਦਾ ਇੱਕੋ ਹੀ ਰੂਪ ਰਹਿਣਾ ਇੱਕੋ ਹੀ ਰੰਗ ਇੱਕੋ ਹੀ ਰੂਪ ਇਹੀ ਵੇਸ ਰਹਿਣਾ ਦਾ ਹੁਕਮ ਦਾ ਇਹ ਨਹੀਂ ਹੈਗਾ ਵੀ ਬਦਲ ਜੂਗਾ ਇਹਦਾ ਵੇਸ ਬਦਲਦਾ ਵਾਲਾ ਕੋਈ ਨਹੀਂ ਇਹਦਾ ਵੇਸ ਲਹਿਰ ਇਹ ਜਿਹੀ ਰਹਿਣੀ ਹੈ 100 ਸਾਲ ਬਾਅਦ ਲਹਿਰ ਉੱਠੂਗੀ ਫਿਰ ਵੀ ਸੁੰਦਰ ਦੀ ਹੋ ਜਿਹੀ ਰਹਿਣੀ ਹੈ ਹਜ਼ਾਰ ਸਾਲ ਬਾਅਦ ਉੱਠੂ ਉਹੀ ਲਹਿਰ ਰਹਿਣੀ ਹੈ ਪਹਿਲਾ ਹਜ਼ਾਰ ਸਾਲ ਵੀ ਉਹ ਜਿਹੀ ਲਹਿਰ ਸੀ ਇਹ ਜਿਹੀ ਰਹਿਣੀ ਇਹ ਜਿਹਾ ਵੇਸ ਰਹਿੰਦਾ ਇਹਦਾ ਵੇਸ ਵੀ ਨਹੀਂ ਬਦਲਦਾ ਜੁਗਾਂ ਦਾ ਸਮੇਂ ਦਾ ਇਹਦੇ ਤੇ ਕੋਈ ਅਸਰ ਨਹੀਂ ਕਹਿਣ ਦਾ ਮਤਲਬ ਇਹ ਹੁਕਮ ਪੁਰਾਣਾ ਨਹੀਂ ਹੁੰਦਾ ਹੁਕਮ ਸਾਰੇ ਬਦਲਦੇ ਨੇ ਸੰਸਾਰ ਦੇ ਬਦਲਦੇ ਨੇ ਸਾਰੇ ਕਾਨੂੰਨ ਬਦਲਦੇ ਨੇ ਸਾਰੇ ਹੁਕਮ ਬਦਲਦੇ ਇਹ ਨਹੀਂ ਬਦਲਦਾ ਸੰਸਾਰ ਬਦਲਦਾ ਹੈ ਹੁਕਮ ਬਦਲਦੇ ਨੇ ਸੰਸਾਰ ਦੀ ਮਰਿਆਦਾ ਬਦਲਦੀ ਹੈ ਸੁਸਾਇਟੀਆਂ ਬਦਲਦੀਆਂ ਨੇ ਸੁਸਾਇਟੀਆਂ ਦੀ ਸੋਚ ਬਦਲਦੀ ਹੈ ਸਭ ਕੁਝ ਮਾਇਆ 'ਚ ਬਦਲਦਾ ਇਹ ਨਹੀਂ ਬਦਲਦਾ ਇੱਥੇ ਕੋਈ ਬਦਲਾਅ ਨਹੀਂ ਕਿਉਂ ਨਹੀਂ ਆਉਂਦਾ ਸੰਸਾਰ ਦੀਆਂ ਸੁਸਾਇਟੀਆਂ ਬਣਾਉਂਦੇ ਨੇ ਅਧੂਰੀ ਬੁੱਧ ਵਾਲੇ ਲੋਕ ਸੰਸਾਰ ਦੀ ਬੁੱਧਤਾ ਡਿਵੈਲਪ ਹੋ ਕੇ ਪੂਰਨ ਬੁੱਧ ਵੱਲ ਨੂੰ ਜਾ ਰਹੀ ਹੈ ਨਾ ਇਹ ਬੋਲ ਮੁੱਦਾ ਇੱਥੇ ਬਦਲਦਾ ਮਤਲਬ ਇਹ ਇੱਥੇ ਬਦਲ ਕੇ ਜਾਊਗਾ ਕਿੱਥੇ ਇੱਥੇ ਬਦਲਦੀ ਹੈ ਜੇ ਤਾਂ ਇੱਥੇ ਆਉਂਦੀ ਹੈ ਬਦਲ ਕੇ ਘਾਟਾ ਪੈਂਦਾ ਜਦ ਉਹ ਬਦਲਦੀ ਹੈ ਖੋਟੀ ਬਣ ਜਾਂਦੀ ਹੈ ਜੇ ਖਰੀ ਬੁੱਧ ਬਦਲੂ ਤਾਂ ਖੋਟੀ ਹੋ ਗਈ ਬਦਲੂ ਖਰਾ ਜੇ ਚੀਜ਼ ਬਦਲੂ ਬਦਲੂ ਕੀ ਬਦਲੂ ਖੋਟਾ ਹੋ ਜੂ ਹੋਰ ਕੀ ਹੋਊਗਾ ਉਹਨੂੰ ਬਦਲ ਕੇ ਅਸੀਂ ਖੋਟਾ ਹੀ ਕਰ ਸਕਦੇ ਖਰੇ ਨੂੰ ਹੋਰ ਕੀ ਕਰੋਗੇ ਤੁਸੀਂ ਖਰਾ ਤਾਂ ਹੈ ਉਹ ਜੇ ਉਹਨੂੰ ਬਦਲਣਾ ਤਾਂ ਖੋਟਾ ਹੋ ਜੂਗਾ ਸਰ ਇਹ ਜਿਹਨਾਂ ਚ ਖੋਟ ਆ ਉਹ ਬਦਲ ਗਈ ਇੱਥੇ ਇਹ ਚ ਇਹ ਖੋਟੇ ਕੱਢੀ ਹੋਈ ਹੈ ਬਾਹਰ ਸੰਸਾਰ ਕੀ ਹੈ ਖੋਟ ਇਹ ਕਰਕੇ ਖੋਟ ਸਾਰਿਆਂ ਚ ਹੀ ਹੈ ਜਿਹਦੇ ਜ਼ਿਆਦਾ ਖੋਟ ਹੈ ਜਿਹੜਾ ਜਿਹਦੇ ਜ਼ਿਆਦਾ ਖੋਟ ਹੈ ਨਾ ਖਤਰਨਾਕ ਉਹਦੀ ਖੋੜ ਜਿਹੜੇ ਮੋٹے ਦਿਮਾਗ ਵਾਲੇ ਨੂੰ ਨਹੀਂ ਪਛਾਣ ਸਕਦੇ ਉਹ ਸੰਤ ਹੁੰਦੇ ਨੇ ਉਹਨਾਂ ਦੀ ਖੋੜ ਪਛਾਣ ਨਹੀਂ ਹੁੰਦੀ ਜਿਹੜੀ ਖੋੜ ਪਛਾਣਨਾ ਹੋਵੇ ਵਾਸਤੇ ਹੈ ਕਿਸੇ ਨੇ ਨੋਟ ਬਣਾਇਆ ਜਾਲੀ ਪਛਾਣ ਨਹੀਂ ਸਕਦੇ ਐ ਤਾਂ ਜਾਲੀ ਉਹ ਪਰ ਪਛਾਣ ਨਹੀਂ ਸਕਦੇ ਇੱਕ ਨੇ ਬਣਾ ਲਿਆ ਵਿਚਾਰੇ ਦਾ ਉਹਦਾ ਪਹਿਲੇ ਹੀ ਪਛਾਣ ਹੈ ਵੀ ਤੇਰਾ ਦਾ ਉਹ ਮਿਲਦਾ ਹੀ ਨਹੀਂ ਕੋਈ ਉਹਦਾ ਜਿਵੇਂ ਕੋਈ ਕਿਸੇ ਦਾ ਬੰਦੇ ਦੀ ਆਪਾਂ ਸਕੈਚ ਬਣਾਉਣ ਲੱਗ ਜੀ ਬੱਚਿਆਂ ਨੂੰ ਕਹਿ ਰਹੀ ਵੀ ਇਹਦੀ ਭਾਈ ਉਹ ਫੋਟੋ ਬਣਾਓ ਸਾਰਿਆਂ ਦੇ ਹੋਈ ਥੋੜੀ ਬਣ ਜੂ ਜਿਹੜਾ ਹੂ ਹੂ ਹੋਏ ਜੀ ਬਣਾ ਦੂ ਨੇੜੇ ਬਣਾ ਦੂ ਬਹੁਤ ਕਹਿੰਦੇ ਹਾਂ ਆ ਨੇ ਉਹ ਸੰਤ ਨੇ ਇਹਨੇ ਮਾਸਟਰ ਕਿਉਂਕਿ ਇਹ ਸੰਤ ਐਵੇਂ ਨਹੀਂ ਬਣਦੇ ਐਵੇਂ ਨਹੀਂ ਬਣਦੇ ਤੈਨਾਂ ਪੜਿਆ ਨਾ ਇਹਨਾਂ ਬਾਜਾਂ ਤੇ ਸਿਕਰਾ ਦਾਰਾ ਇਹਨਾਂ ਪੜਿਆ ਨਾ ਇਹਨਾਂ ਪਹਿਲਾਂ ਗਿਆਨ ਪੜਿਆ ਉਹਦਾ ਮਿਸਯੂਜ਼ ਕਰਦੇ ਨੇ ਇਹਨਾਂ ਨੇ ਜਾਲੀ ਬਣਾਉਣਾ ਸਿੱਖ ਅਸਲੀ ਬਣਾਉਂਦੇ ਬਣਾਉਂਦੇ ਨਾ ਨਕਲੀ ਬਣਾਉਣ ਲੱਗੇ ਨੋਟ ਅਸਲੀ ਵੱਲ ਨੂੰ ਚੱਲੇ ਸੀ ਨਕਲੀ ਬਣਾ ਕੇ ਹੀ ਕਹਿਤਾ ਵੀ ਚਲੋ ਹੁਣ ਅਸੀਂ ਆਈ ਆਹੀ ਸਾਡੇ ਵਾਲਾ ਹੀ ਅਸਲੀ ਹੈ ਹੁਣ ਦੂਆ ਦੇ ਪਛਾਣ ਨਹੀਂ ਹੁੰਦਾ ਐ ਨਹੀਂ ਕਿਹਾ ਭਾਈ ਸਾਡੇ ਵਾਲਾ ਜੋ ਮਿਲਦਾ ਨਹੀਂ ਕਬੀਰ ਨੇ ਕਿਹਾ ਵੀ ਅਜੋ ਮਿਲਦਾ ਨਹੀਂ ਠੀਕ ਨਹੀਂ ਅਸਲੀ ਗੁਰੂ ਅਮਰਦਾਸ ਨੇ ਕਿਹਾ ਨਹੀਂ ਮਿਲਦਾ ਅਸਲੀ ਨਹੀਂ ਹੈ ਜੋ ਮੇਰੇ ਅੰਦਰ ਨਕਸ਼ਾ ਹੈ ਅਸਲੀ ਨਹੀਂ ਹੈ ਇਹਨਾਂ ਨੇ ਨਕਲੀ ਨਕਸ਼ੇ ਨੂੰ ਅਸਲੀ ਸਾਬਤ ਕਰ ਰਹੇ ਨੇ ਸਾਰੀਆਂ ਮੱਤਾਂ ਨਕਲੀ ਨਕਸ਼ੇ ਨੂੰ ਅਸਲੀ ਸਾਬਤ ਨਕਲੀ ਮਤ ਨੂੰ ਅਸਲੀ ਸਾਬਤ ਕਰ ਰਹੀਆਂ ਇਸੇ ਵਿੱਚ ਲੱਗੀਆਂ ਹੋਈਆਂ ਨੇ ਹੋਰ ਕੀ ਕਰਨ ਲੱਗੀਆਂ ਹੋਰ ਕੀ ਕਰਨ ਲੱਗੇ ਇਸੇ ਤੇ ਜ਼ੋਰ ਦੇ ਰਹੇ ਇਸਾਈ ਖੁਦ ਮੰਨਦੇ ਨੇ ਜਿਹੜੀ ਬਾਈਬਲ ਹੈ ਹੁਣ ਉਹਦੇ ਚ ਦਮ ਨਹੀਂ ਰਿਹਾ ਲੇਕਿਨ ਉਹ ਫਿਰ ਜਿਹੜੇ ਹੁਣ ਜਿਹਨਾਂ ਦਾ ਸਿੱਕਾ ਚੱਲਦਾ ਹੈ ਜਿਨ੍ਹਾਂ ਨੂੰ ਉਹਦੇ ਪਾਪਰਾ ਬੜੀਆਂ ਹੋਈਆਂ ਨੇ ਉਹ ਫੇਰ ਕਹਿੰਦੇ ਨੇ ਦੱਬੀ ਤੁਰੇ ਜਾਓ ਸੁਣਦੇ ਹੀ ਨਹੀਂ ਉਹਨਾਂ ਦੀ ਨਹੀਂ ਤਾਂ ਉਹਨਾਂ ਦਾ ਰੋਣ ਕਿਨੇ ਕਿਹਨੇ ਜਿਹੜੇ ਉਹ ਝੂਠ ਤੋਂ ਲਾਭ ਲੈਂਦੇ ਨੇ ਉਹ ਨਹੀਂ ਛੱਡਦੇ ਹੁੰਦੇ ਖੜਾ